ਕੇ ਲਿਖੇ ਟੁੰਡੇ ਅਸ ਰਾਜੇ ਕੀ ਧੁਨੀ ਸ਼ਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨੀ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਇਹ ਵਾਰ ਗੁਰੂ ਨਾਨਕ ਦੇਵ ਜੀ ਨੇ ਲਿਖੀ ਹੈ ਉਚਾਰਨ ਕੀਤੀ ਹੈ ਆਸਾ ਰਾਗ ਦੀ ਵਾਰ ਹੈ ਬਾਹਰ ਸ਼ਲੋਕਾਂ ਨਾਲ ਜਿਹੜਾ ਲਫ਼ਜ਼ ਆਇਆ ਨਾ ਬਾਅਦ ਦੇ ਵਿੱਚ ਇਹਦਾ ਮਤਲਬ ਹੈ ਉਹਨਾਂ ਨੇ ਬਾਹਰ ਲਿਖੀ ਸੀ ਲਿਖਣ ਵਾਲੇ ਦੇ ਨਾਲ ਜਿਹਨੇ ਸੰਪਾਦਨ ਕੀਤੀ ਉਹਨਾਂ ਨਾਲ ਸ਼ਲੋਕ ਰਲਾਏ ਨੇ ਬਾਹਰ ਸ਼ਲੋਕਾਂ ਨਾਲ ਵੀ ਸ਼ਲੋਕਾਂ ਦੇ ਨਾਲ ਸ਼ਲੋਕ ਰਲਾਏ ਗਏ ਨੇ ਬਾਅਦ ਚ 12ਵੇਂ ਸ਼ਲੋਕ ਨਹੀਂ ਸੀ ਉਚਾਰਨ ਕੀਤੇ ਇਸ ਲੇਖ ਦੇ ਵਿੱਚ ਤਬਦੀਲੀ ਕੀਤੀ ਸਿਲੇਖ ਤਾਂ ਲਿਖਿਆ ਸਿਲੇਖ ਜੀ ਨੇ ਲਿਖੇ ਨੇ ਗੁਰੂ ਨਾਨਕ ਨੇ ਨਹੀਂ ਲੇਖ ਲਿਖਿਆ ਉਹਨਾਂ ਨੇ ਬਾਹਰ ਉਚਾਰਨ ਕੀਤੀ ਲੇਖ ਪੰਜਵੀਂ ਪਾਸ਼ਾ ਨੇ ਲਿਖਿਆ ਇਹ ਵੀ ਕਹਿੰਦੇ ਨੇ ਜਿਹੜੇ ਟੁੱਡੇ ਅਸਰਾ ਧੁਰੀਆਂ ਨੇ ਇਹ ਛੇਵੀਂ ਪਾਸ਼ਾ ਨਾਲ ਲੜਾਈਆਂ ਨੇ ਪਰ ਇਹ ਗੱਲ ਬਹੁਤੀ ਵਜ਼ਨਦਾਰ ਨਹੀਂ ਹੈ ਕਿਉਂਕਿ ਜੇ ਧੁਰੀਆਂ ਨਾਲ ਲੜਾਈਆਂ ਹੁੰਦੀਆਂ ਤਾਂ ਦੁਬਾਰਾ ਵੀ ਲਿਖਣੀ ਪੈਂਦੀ ਉਹਦੇ ਵਿੱਚ ਧੁਰੀਆਂ ਲਿਖਣੀਆਂ ਪੈਂਦੀਆਂ ਹਰ ਇੱਕ ਅਲੱਗ ਮਸਲਾ ਹੈ ਅਰਥਬੋਧ ਨਾਲ ਇਹਦਾ ਕੋਈ ਸੰਬੰਧ ਨਹੀਂ ਵਿਦਵਾਨਾਂ ਦੇ ਗੱਲ ਹੋਊਗੀ ਵਿਦਵਾਨ ਇਹ ਜਿਹਨਾਂ ਨਾਲ ਚੱਕ ਕੇ ਮੇਰੇ ਰੌਲੇ ਖੜੇ ਕਰ ਲੈਂਦੇ ਹੁੰਦੇ ਸਾਡਾ ਮਤਲਬ ਸਿਰ ਗੁਰਬਾਣੀ ਕੀ ਕਹਿ ਰਹੀ ਹੈ ਸਾਨੂੰ ਸਿੱਖਿਆ ਕੀ ਦੇ ਰਹੀ ਹੈ ਉਹਦੇ ਤੇ ਮਤਲਬ ਹੈ ਇੰਨਾ ਜ਼ਰੂਰ ਹੈ ਵੀ ਜਿਹੜੇ ਸ਼ਲੋਕ ਨੇ ਇਹ ਪੰਜਵੇਂ ਪਾਸ਼ਾ ਦੇ ਬਾਅਦ ਚੋਂ ਉਚਾਰਨ ਕਰਕੇ ਉਚਾਰਨ ਕੀਤੇ ਹੋਏ ਸੀ ਬਾਅਦ ਦੇ ਵਿੱਚ ਲਿਖ ਦਿੱਤੇ ਜਿਹੜੇ ਜਿਹੜੇ ਵਿਸ਼ੇ ਸੀ ਜਿਹੜੀ ਪੌੜੀ ਦਾ ਉਹ ਵਿਸ਼ੇ ਦਾ ਸ਼ਲੋਕ ਪਹਿਲਾਂ ਰੱਖ ਦਿੱਤਾ ਇੱਕ ਕਿਸਮ ਦੀ ਸ਼ਲੋਕ ਦੀ ਵਿਆਖਿਆ ਵੀ ਗਈ ਪੌੜੀ ਵੀ ਲਿਖੀ ਗਈ ਉਹ ਸ਼ਲੋਕ ਦੀ ਭਾਵਨਾ ਉਹ ਪੌੜੀ ਦੀ ਭਾਵਨਾ ਇੱਕ ਹੈ ਦੋਹਾਂ ਦੀ ਗੱਲ ਇੱਕੋ ਹੀ ਹੈ ਸ਼ਲੋਕ ਦੀ ਵਿਆਖਿਆ ਹੋ ਗਈ ਉੱਥੇ ਗੁਰਬਾਣੀ ਦੀ ਗੁਰਬਾਣੀ ਦੀ ਵਿਆਖਿਆ ਲੱਗ ਕਰਤੀ ਇਹ ਇਹਦਾ ਕਹਿਣ ਦਾ ਮਤਲਬ ਸੀ ਜਿਹੜਾ ਆ ਸ਼ਲੋਕ ਹੈ ਉਹਦੀ ਆ ਵਿਆਖਿਆ ਹੋਈ ਹੋਈ ਹੈ ਮਤਲਬ ਇਹ ਸੀ ਇਹਦਾ ਲਿਖਣ ਹੁਣ ਇਹ ਹੈਗਾ ਗੁਰੂ ਦੇ ਦੇਵ ਇੱਥੇ ਸ਼ੁਰੂ ਕਰਦੇ ਨੇ ਬਲਿਹਾਰੀ ਗੁਰ ਆਪਣੇ ਦਿਵਾੜੀ ਸਦਬਾਰ ਇਹ ਬਾਹਰ ਦਾ ਹਿੱਸਾ ਨਾ ਸ਼ਲੋਕ ਹੈ ਜਨ ਮਾਨਸ ਦੇ ਦੇਵਤੇ ਕੀਏ ਕਰਤਮਾ ਲਾਗੀ ਹੁਣ ਇਹ ਸ਼ਲੋਕ ਹੈ ਸ਼ਲੋਕ ਮਹਲਾ ਪਹਿਲਾ ਸ਼ਲੋਕ ਮਹਲਾ ਪਹਿਲਾ ਜੇ ਆਪਾਂ ਇਹ ਸ਼ਲੋਕ ਨੂੰ ਵਿਚਾਰੀਏ ਤਾਂ ਇਹੋ ਲੱਗਦਾ ਹੈ ਵੀ ਗੁਰੂ ਨਾਨਕ ਦੇਵ ਦਾ ਕੋਈ ਗੁਰਦੇਵ ਹੈਗਾ ਪਰ ਇਹ ਗੱਲ ਸੱਚ ਹੈ ਕਿ ਗੁਰੂ ਨਾਨਕ ਦੇਵ ਦਾ ਕੋਈ ਵਿਅਕਤੀ ਗੁਰਦੇਵ ਨਹੀਂ ਹੈ ਕੋਈ ਆਦਮੀ ਐਸਾ ਨਹੀਂ ਉਸ ਵੇਲੇ ਜਿਹਨੇ ਗੁਰੂ ਨਾਨਕ ਦੇਵ ਨੂੰ ਸਿੱਖਿਆ ਦਿੱਤੀ ਹੋਵੇ ਗੁਰੂ ਨਾਨਕ ਨੇ ਸਿੱਖਿਆ ਦਿੱਤੀ ਹੈ ਗਾਂ ਗੁਰੂ ਅੰਗਦ ਦੇਵ ਨੂੰ ਦਿੱਤੀ ਹੈ ਸਿੱਖਿਆ ਜੇ ਗੁਰੂ ਨਾਨਕ ਦੇਵ ਨੇ ਸਿੱਖਿਆ ਲਈ ਹੁੰਦੀ ਕਿਸੇ ਤੇ ਤਾਂ ਨਾ ਉਹਦਾ ਹੋਣਾ ਸੀ ਨਾਨਕ ਪਤਾ ਨਹੀਂ ਸੀ ਹੋਣਾ ਫਿਰ ਇੱਥੇ ਜਿਵੇਂ ਬਾਕੀ ਗੁਰੂਆਂ ਨੇ ਨਾਨਕ ਪਤਾ ਵਰਤਿਆ ਨਾਨਕ ਤਾਂ ਨੂੰ ਵਰਤਿਆ ਸਾਰੀ ਬਾਣੀ ਚ ਆਪਣਾ ਨਹੀਂ ਵਰਤਿਆ ਜੇ ਗੁਰਨਾਮ ਦਾ ਵੀ ਕੋਈ ਹੋਰ ਹੁੰਦਾ ਹੁੰਦਾ ਤਾਂ ਨਾ ਉਹਦਾ ਹੋਣਾ ਸੀ ਨਾਨਕ ਦਾ ਨਹੀਂ ਸੀ ਹੋਣਾ ਤੁਸੀਂ ਦੀ ਗੱਲ ਕਾਫੀ ਹੈ ਇਸ ਵਿਸ਼ੇ ਤੇ ਦੀ ਗੱਲ ਕਾਫੀ ਹੈ ਦੂਜੀ ਗੁਰਬਾਣੀ ਚੋਂ ਵੀ ਸਿੱਧ ਹੁੰਦਾ ਉਸ ਵੇ ਕੋਈ ਗੁਰਮਖ ਹੈ ਨਹੀਂਗਾ ਸਿੱਧਾ ਨਾਲ ਗੱਲਬਾਤ ਹੋਈ ਜੇ ਗੁਰੂ ਦੀ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਕੀ ਕਰਨਾ ਹੈ ਸਿੱਧਾ ਨੇ ਪੁੱਛਿਆ ਗੁਰੂ ਨਾਨਕ ਨੂੰ ਤੁਸੀਂ ਘਰ ਕਿਉਂ ਛੱਡਿਆ ਇੱਕ ਪਾਸੇ ਤਾਂ ਤੁਸੀਂ ਘਰ ਛੱਡਣ ਤੇ ਖਿਲਾਫ ਹੋ ਇੱਕ ਵਿਅਕਤੀ ਨੂੰ ਘਰ ਛੱਡ ਕੇ ਬਾਹਰ ਘੁੰਮਣ ਨਾਲ ਕੋਈ ਧਰਮ ਦੀ ਪ੍ਰਾਪਤੀ ਨਹੀਂ ਹੁੰਦੀ ਦੂਜੇ ਪਾਸੇ ਤੁਸੀਂ ਆਪ ਘਰ ਛੱਡੀ ਫਿਰਦੇ ਹੋ ਸਿੱਧਾ ਦਾ ਕੁਝ ਮਸਲਾ ਹੋਰ ਸੀ ਇਹਦੇ ਪਿੱਛੇ ਕਿ ਫਿਰਦਾ ਫਿਰਦਾ ਸਾਰੇ ਹਿੰਦੁਸਤਾਨ 'ਚ ਇਹ ਆ ਗਿਆਨ ਫੈਲਾਊਗਾ ਸਾਡਾ ਹੋ ਜੂਗਾ ਨੁਕਸਾਨ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਉਹਨਾਂ ਦਾ ਕਹਿਣ ਦਾ ਮਤਲਬ ਤਾਂ ਇਹ ਸੀ ਵੀ ਮੁੜ ਜਾ ਘਰ ਨੂੰ ਜੋ ਤੂੰ ਕਹਿਣਾ ਤੂੰ ਤਾਂ ਆਪ ਦੀ ਕਰ ਰਿਹਾ ਹੋ ਉਹ ਸੀਤਾ ਇੱਕ ਟੁੱਚਰ ਪਰ ਇਹਦੇ ਵਿੱਚ ਭਾਵਨਾ ਕੀ ਸੀ ਵੀ ਇਹ ਜਿਹੜੀ ਗੱਲ ਜਾਣਦਾ ਜੇ ਤੁਸੀਂ ਇਹਨੂੰ ਦੱਸਤੀ ਸਾਡੀ ਇੱਜ਼ਤ ਨਹੀਂ ਰਹਿਣੀ ਮਤਲਬ ਇਹ ਸੀ ਇਹਦੇ ਪਿੱਛੇ ਤਾਂ ਉੱਥੇ ਉਹਨਾਂ ਦਾ ਜਵਾਬ ਇਹ ਹੈ ਵੀ ਮੈਂ ਕੀ ਕਰਨਾ ਹੈ ਮੈਂ ਤਾਂ ਕੋਈ ਗੁਰਮੁਖ ਟੋਲਦਾ ਫਿਰਦਾ ਗੁਰਮੁਖ ਖੋਜੇ ਤੇ ਭਏ ਉਦਾਸੀ ਮੈਂ ਕੋਈ ਗੁਰਮੁਖ ਲੱਭ ਲੋ ਇਹ ਤਾਂ ਮੇਰਾ ਲੱਭਦੇ ਸੀ ਲੱਭਿਆ ਨਹੀਂ ਹੈ ਲੱਭਿਆ ਨਹੀਂ ਕੋਈ ਗੁਰਮੁਖ ਦੂਜਾ ਜੇ ਗੁਰਮੁਖ ਹੁੰਦਾ ਗੁਰਮੁਖ ਦੀ ਬਾਣੀ ਵੀ ਸਾਡੇ ਕੋਲ ਹੁੰਦੀ ਉਸ ਵੇਲੇ ਜਿਹੜੇ ਤੋਂ ਪਹਿਲਾਂ ਗੁਰਮੁਖ ਹੋ ਗਏ ਗੁਰੂ ਕਿ ਤੋਂ ਪਹਿਲਾਂ ਉਹਨਾਂ ਦੀ ਬਾਣੀ ਸਾਡੇ ਕੋਲ ਹੈ ਭਗਤਾਂ ਦੀ ਉਹਨਾਂ ਦੇ ਸਿਰ ਲੇਖ ਬਾਣੀ ਸਾਡੇ ਕੋਲ ਦਰਜ ਹੈ ਭਗਤਾਂ ਦੀ ਬਾਣੀ ਗੁਰਨਾਨਦ ਦੇਵ ਜੀ ਬਾਰੇ ਕੋਈ ਭਗਤ ਹਾਜ਼ਰ ਨਹੀਂ ਹੈ ਸਰੀਰ ਕਰਕੇ ਉਹ ਤਾਂ ਭਗਤ ਮਰਦੇ ਨਹੀਂ ਹੁੰਦੇ ਆਤਮਾ ਕਰਕੇ ਜਿਉਂਦੇ ਰਹਿੰਦੇ ਹੁੰਦੇ ਨੇ ਪਰ ਸਰੀਰ ਕਰਕੇ ਹੈ ਦੀ ਸੰਸਾਰ ਚ ਹੈ ਦੀ ਸੰਸਾਰ ਚ ਸੰਸਾਰ ਨੂੰ ਤਾਂ ਸਰੀਰ ਕਰਕੇ ਲੱਗਦਾ ਹੁੰਦਾ ਵੀ ਹੈਗਾ ਜਾਂ ਨਾ ਹੈਗਾ ਸੰਸਾਰ ਦਾ ਸਾਡਾ ਦੇਸ਼ੀ ਕੋਲ ਤਾਂ ਜੇ ਸਰੀਰ ਹੈਗਾ ਤਾਂ ਹੈਗਾ ਜੇ ਨਹੀਂ ਹੈ ਤਾਂ ਨਹੀਂ ਹੈ ਉਹ ਆਤਮਾ ਤੱਕ ਸਾਡੀ ਪਹੁੰਚ ਨਹੀਂ ਹੁੰਦੀ ਇੱਥੇ ਕਹਿਣ ਦਾ ਮਤਲਬ ਵੀ ਇਹੀ ਹੈ ਵੀ ਸਰੀਰ ਕਰਕੇ ਨਹੀਂ ਸੀਗੇ ਹੁੰਦੇ ਤਾਂ ਉਹਨਾਂ ਦਾ ਮੇਲ ਮੁਲਾਕਾਤ ਦੀ ਗੱਲ ਵੀ ਹੁੰਦੀ ਭਗਤ ਸਾਰੇ ਪਹਿਲਾਂ ਹੋ ਚੁੱਕੇ ਨੇ ਉਹ ਤੋਂ ਬਾਅਦ ਇਹ ਜਿਹੜੀ ਮੱਤ ਸੀ ਇਹ ਮੱਤ ਇਸੇ ਤਰ੍ਹਾਂ ਦੀ ਪੋਜੀਸ਼ਨ ਸੀ ਅਲਬਾਦੀ ਜਿਵੇਂ ਅੱਜ ਹੈ ਸਾਡੇ ਕੋਲ ਅੱਜ ਸਾਡੇ ਕੋਲ ਕਾਗਜ਼ਾਂ ਦੇ ਗ੍ਰੰਥਾਂ ਵਿੱਚ ਪੋਥੀ ਵਿੱਚ ਪੁਸਤਕਾਂ ਵਿੱਚ ਇਹ ਮੱਤ ਹੈ ਪਰ ਪ੍ਰਚਾਰ ਦੇ ਮੱਤ ਹੈ ਜੀ ਇਹਦਾ ਮਤਲਬ ਆਦਮੀ ਦੀ ਪਕੜ 'ਚ ਕਿਸੇ ਵਿਅਕਤੀ ਦੀ ਪਕੜ 'ਚ ਮਤ ਨਹੀਂ ਹੈ ਇਸ ਵਕਤ ਇਸ ਕਰਕੇ ਪ੍ਰਚਾਰ ਨਹੀਂ ਹੋ ਰਿਹਾ ਸਹੀ ਕੋਈ ਟੀਕਾ ਨਹੀਂ ਸਹੀ ਉਹ ਜਿਹੇ ਸਾਰੇ ਵਿਦਵਾਨ ਵਿਦਵਾਨ ਤਾਂ ਖਰ ਉਹਦੇ ਹੋ ਹੁੰਦੇ ਹੀ ਨੇ ਹੋਰ ਵੀ ਜਿਹੜੇ ਆਪਣੇ ਆਪ ਨੂੰ ਸੰਤ ਕਹਿੰਦੇ ਉਹ ਵੀ ਉਹਦੇ ਹਨ ਜਿਹੜੇ ਆਪਣੇ ਆਪ ਨੂੰ ਸੰਤ ਕਹਿੰਦੇ ਨੇ ਨਾ ਮਹਾਪੁਰਸ਼ ਕਹਾਇਆ ਉਹ ਵੀ ਉਹਦੇ ਹਨ ਸਾਰੇ ਉਹਦੇ ਹੋਈ ਸੀ ਉਹਨਾਂ ਦੀਆਂ ਗੱਲਾਂ ਤੋਂ ਉਹਨਾਂ ਦੇ ਸੇਵਕਾਂ ਤੋਂ ਪਤਾ ਲੱਗਦਾ ਵੀ ਉਹਦੇ ਹੋਏ ਸੀ ਉਹ ਕਿਉਂਕਿ ਜਿਹੜੀ ਗੱਲ ਉਹਨਾਂ ਨੇ ਸੁਣੀ ਉਹੀ ਹੋਏ ਕਹਿ ਰਹੇ ਨੇ ਪਿੱਛੇ ਸੇਵਕ ਹਾਂ ਉਹ ਕਹਿੰਦੇ ਨੇ ਬਲਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਉਹਨਾਂ ਦਾ ਗੁਰਦੇਵ ਤਾਂ ਕੋਈ ਹੈ ਨਹੀਂ ਕਿਹਨੂੰ ਕਹਿ ਰਹੇ ਨੇ ਸਵਾਲ ਇਹ ਬਲਹਾਰੀ ਗੁਰ ਆਪਣੇ ਜੇ ਆਦਮੀ ਗੁਰ ਉਹਦਾ ਹੈ ਨਹੀਂ ਪਰ ਗੁਰ ਦਾ ਮਤਲਬ ਕੀ ਹੋਇਆ ਗੁਰ ਕਿਹਨੂੰ ਕਹਿ ਰਹੇ ਨੇ ਅਸੀਂ ਇਸ ਗੱਲ ਦੀ ਵਿਆਖਿਆ ਗੁਰਬਾਣੀ 'ਚ ਕੀਤੀ ਹੋਈ ਹੈ ਅਸਲ 'ਚ ਗੁਰ ਗੁਰ ਆਪਣੇ ਗਿਆ ਗੁਰਦੇਵ ਆਪਣੇ ਦੀ ਗਿਆ ਬਸ ਇਹ ਦੋਹਾਂ ਚੀਜ਼ਾਂ ਦੇ ਭੇਦ ਹੈ ਜੇ ਤਾਂ ਗੁਰਦੇਵ ਕਹਿੰਦੇ ਫਿਰ ਤਾਂ ਉਹ ਵਿਅਕਤੀ ਹੁੰਦਾ ਗੁਰ ਆਪਣੇ ਗਿਆ ਗੁਰ ਆਪਣੇ ਆਪਣੇ ਗਿਆਨ ਤੋਂ ਜਿਹੜਾ ਮੈਨੂੰ ਗਿਆਨ ਪ੍ਰਾਪਤ ਹੋ ਗਿਆ ਮੈਂ ਗਿਆਨ ਸਮਝ ਲਿਆ ਮੈਂ ਇਹ ਤੋਂ ਕੁਰਬਾਨ ਗੁਰਦੇਵ ਗਿਆਨ ਦਾ ਨਾਮ ਭਗਤਾਂ ਦੀ ਬਾਣੀ ਪੜੀ ਗੁਰੂ ਕਦੇ ਇਹ ਗੱਲ ਸੱਚ ਹੈ ਬਾਣੀ ਦਾ ਸੀ ਨਾ ਭਗਤਾਂ ਦੀ ਪਈ ਸਮਝ ਲਈ ਗੱਲ ਸਮਝਣ ਵਾਲੀ ਆ ਗਈ ਪਕੜ ਕੇ ਅੱਜ ਵੀ ਸਾਡੇ ਕੋਲ ਬਾਣੀਆਂ ਪਕੜ ਕਿਸੇ ਦੇ ਨਹੀਂ ਹੈ ਜਿਹਦੇ ਪਕੜ ਜਾ ਜੂ ਉਹ ਗੁਰਦੇਵ ਉਹਦਾ ਗੁਰਦੇਵ ਉਹਦਾ ਗਿਆਨ ਹੀ ਹੋਊਗਾ ਫਿਰ ਸ਼ਬਦ ਗੁਰੂ ਉਪਦੇਸ਼ ਗੁਰੂ ਯਾਤਾ ਉਪਦੇਸ਼ ਗੁਰੂ ਹੈ ਜਿਹੜਾ ਉਪਦੇਸ਼ ਆ ਉਹ ਗੁਰੂ ਹੈ ਉਹ ਤਾਂ ਫਿਰ ਉਪਦੇਸ਼ ਦਾ ਗੁਰੂ ਹੋ ਗਿਆ ਨਾ ਵੱਡਾ ਉਪਦੇਸ਼ ਦਾ ਗੁਰੂ ਹੁੰਦਾ ਜਿਹੜਾ ਗਿਆਨ ਆ ਤਾਂ ਛੋਟਾ ਹੁੰਦਾ ਕਿ ਉਪਦੇਸ਼ ਤੋਂ ਮਿਲਿਆ ਹੋਇਆ ਉਹ ਜਿਹੜਾ ਗੁਰਾ ਗੁਰ ਹੈ ਉਹ ਛੋਟਾ ਹੁੰਦਾ ਗੁਰੂ ਵੱਡਾ ਹੁੰਦਾ ਉਪਦੇਸ਼ ਫਿਰ ਵੀ ਵੱਡਾ ਦਸੇ ਜਿਹੜੇ ਵਿਅਕਤੀ ਗੁਰੂ ਸਾਹਿਬਾਨ ਹੋਏ ਨੇ ਉਹ ਗੁਰਦੇਵਤਾ ਨੂੰ ਕਹਿ ਸਕਦੇ ਆ ਅਸੀਂ ਗੁਰ ਆਪਣੇ ਗੁਰ ਲਫ਼ਜ਼ ਵਰਤਿਆ ਗੁਰ ਦਾ ਅਰਥ ਗੁਰ ਦੇ ਹੁੰਦਾ ਇਹ ਵਿਅਕਤੀ ਹੋਵੇ ਜੇ ਕੱਲਾ ਗੁਰ ਹੋਵੇ ਤਾਂ ਉਹਦਾ ਅਰਥ ਗਿਆਨ ਹੁੰਦਾ ਗੁਰ ਮੇਰਾ ਗਿਆਨ ਗੁਰ ਦੇ ਧਿਆਨ ਇਹਦੀ ਵਿਆਖਿਆ ਗੁਰਬਾਣੀ 'ਚ ਪਈ ਕੱਲੇ ਗੁਰ ਦਾ ਅਰਥ ਗਿਆਨ ਹੁੰਦਾ ਜੇ ਵਿਅਕਤੀ ਗੁਰ ਆਊਗਾ ਜੇ ਤਾਂ ਗਿਆਨ ਲਿਆ ਉਹ ਗੁਰਦੇਵ ਹੁੰਦਾ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਾਬੀ ਪਰਮੇਸ਼ਰਾ ਉੱਥੇ ਗੁਰਦੇਵ ਨਾਲ ਲੱਗਿਆ ਹੈ ਲਫ਼ਜ਼ ਮੈਂ ਆਪਣੇ ਗਿਆਨ ਤੋਂ ਕੁਰਬਾਨ ਕਿਉਂਕਿ ਜਿਹੜਾ ਪਿਛਲਾ ਗਿਆਨ ਮੈਨੂੰ ਵਿਰਸੇ 'ਚ ਮਿਲਿਆ ਸੀ ਜਿੱਦੂ ਮਾਤੇ 'ਚ ਪੈਦਾ ਹੋਏ ਸੀ ਨਾ ਜਿਹੜਾ ਅੱਜ ਪ੍ਰਚਲਿਤ ਗਿਆਨ ਹੈ ਉਹਦੇ ਵਿੱਚ ਦੇਵਤੇ ਦੀ ਪੂਜਾ ਕਰਦੀ ਕਰਦੇ ਨੇ ਲੋਕ ਇਹ ਗਿਆਨ ਹੈ ਵੀ ਦੇਵਤਿਆਂ ਦੀ ਪੂਜਾ ਕਰਨੀ ਚਾਹੀਦੀ ਇਹ ਗਿਆਨ ਨਹੀਂ ਹੈ ਵੀ ਤੁਸੀਂ ਦੇਵਤੇ ਬਣ ਲਓ ਦੇਵਤੇ ਦੀ ਬਰਾਬਰੀ ਕਰਨ ਦਾ ਗਿਆਨ ਨਹੀਂ ਹੈ ਉਹਦੇ ਵਿੱਚ ਬਿਲਕੁਲ ਵੀ ਉਹਦੇ ਚ ਇਹ ਆ ਵੀ ਦੇਵਤਾ ਵੱਡਾ ਹੁੰਦਾ ਆਦਮੀ ਛੋਟਾ ਹੁੰਦਾ ਇਹ ਗੱਲ ਠੀਕ ਹੈ ਜਿਹੜਾ ਸਰੀਰ ਵਿੱਚ ਬੋਲਦਾ ਇਹ ਛੋਟਾ ਹੈ ਜਿਹੜਾ ਇਹਦੇ ਅੰਤਰਾਤਮਾ ਜਿਹੜਾ ਆਧਾ ਹਿੱਸਾ ਦੋ ਹਿੱਸੇ ਜਨ ਹੋਣੇ ਜਿਹੜਾ ਸਾਹ ਲੈ ਰਿਹਾ ਉਹ ਦੇਵਤਾ ਜਿਹੜਾ ਬੋਲ ਰਿਹਾ ਦੇਵਤਾ ਨਹੀਂ ਹੈ ਇਹ ਬੋਲਸ ਹੈ ਇਹ ਕੀ ਹੈ ਇਹ ਹੈ ਮਾਨਸ ਇਹ ਸਰੀਰ ਮਾਨਸ ਨਾਲ ਜੁੜਿਆ ਹੋਇਆ ਹੈ ਇਹ ਹੱਡ ਮਾਨਸ ਦਾ ਜਿਹੜਾ ਹੈ ਹੱਡ ਮਾਨਸ ਦੇ ਦੇਹਰੇ 'ਚ ਰਹਿੰਦਾ ਹੈ ਇਹ ਹੱਡ ਮਾਨਸ ਦਾ ਜਿਹੜਾ ਨਾ ਸਰੀਰ ਬਣਿਆ ਹੋਇਆ ਇਹਦੇ ਨਾਲ ਜੁੜਿਆ ਹੋਇਆ ਹੈ ਨੂੰ ਇਹ ਕਹਿੰਦਾ ਮੈਂ ਸਰੀਰ ਨੂੰ ਤਾਂ ਮਾਨਸ ਹੈ ਮਾਨਸ ਦਾ ਮਤਲਬ ਮਾਨਸ ਹੁੰਦਾ ਮਾਨਸ ਖਾਣੇ ਕਰੇ ਨਵਾਜ ਗਾਂ ਆਇਆ ਨਾ ਮਾਨਸ ਮਾਨਸ ਨੂੰ ਕਹਿੰਦੇ ਨੇ ਮਾਨਸ ਖਾਣੇ ਜਿਹੜੇ ਮਾਨਸ ਮਾਨਸ ਖਾਣੇ ਵਾਲੇ ਨੇ ਉਹ ਦੂਜਿਆਂ ਨੂੰ ਬਖਸ਼ਿਸ਼ਾਂ ਦੇ ਰਹੇ ਨੇ ਕਰਨ ਵਾਜ ਦੂਜਿਆਂ ਦੇ ਸਿਰ ਤੇ ਹੱਥ ਧਰ ਕੇ ਕਹਿ ਰਹੇ ਨੇ ਅਸੀਸਾਂ ਦੇ ਰਹੇ ਨੇ ਔਰ ਮਾਨਸ ਤੋਂ ਖਿਲਾਫ ਪ੍ਰਚਾਰ ਕਰਦੇ ਨੇ ਮਾਨਸ ਤੋਂ ਖਿਲਾਫ ਪ੍ਰਚਾਰ ਕਰਦੇ ਨੇ ਮਾਨਸ ਖਾਣੇ ਮਾਨਸ ਖਾਣੇ ਦਾ ਮਤਲਬ ਇਹ ਨਹੀਂ ਹੁੰਦਾ ਵੀ ਜਿਹੜਾ ਮੂੰਹ ਨਾਲ ਮਾਨਸ ਖਾਵੇ ਇਹ ਵੀ ਨਹੀਂ ਹੁੰਦਾ ਅਰਥ ਉਹ ਫਰੀਦ ਨੇ ਕਲੀਅਰ ਕਰਤਾ ਜਦ ਬੰਦੂ ਕਹੇ ਕਿਹਾ ਵੀ ਤੂੰ ਆ ਜਿਹੜਾ ਮਾਂਸ ਖਾਣਾ ਸਰੀਰ ਦਾ ਜਿਸ ਪਿਜਰੇ ਮੇਰਾ ਸਭ ਬਸ ਹੈ ਮਾਸ ਨੇ ਤੇ ਤੂੰ ਖਾਏ ਕਹਿੰਦਾ ਇਹਦਾ ਮਾਸ ਤੂੰ ਕਿਉਂ ਖਾਣਾ ਮਾਸ ਖਾਣ ਦਾ ਤੇ ਮਤਲਬ ਕੀ ਹੋਇਆ ਹੁਣ ਕਿਸੇ ਨੂੰ ਐਸਾ ਗਿਆਨ ਦੇ ਦੇਣਾ ਜੀ ਜੋ ਪੱਲੇ ਦਾ ਉਹ ਕੱਖ ਨਹੀਂ ਪੈਣਾ ਐਸੀ ਮਤ ਪੜਾ ਦੇਣੀ ਪੱਲੇ ਕੱਖ ਨਹੀਂ ਪੈਣਾ ਸਾਰਾ ਸਰੀਰ ਖਾ ਗਿਆ ਸਾਰੀ ਦੇਹੀ ਸਾਰੀ ਜ਼ਿੰਦਗੀ ਖਾ ਗਿਆ ਤਪ ਕਰਦਿਆਂ ਕਰਦਿਆਂ ਨੇ ਖੂਨ ਸੁਕਾ ਲਿਆ ਰੱਤੀ ਰਤਨ ਨਿਕਲਿਆ ਜਿਹੜੇ ਕਹਿੰਦੇ ਸੀ ਕਹਿੰਦੇ ਕਿ ਰੱਤੀ ਜਿੰਨੀ ਵੀ ਸੀ ਤੇ ਰਤ ਨਹੀਂ ਨਿਕਲਣੀ ਚਾਹੀਦੀ ਜੇ ਚੀਰੇ ਤਾਨੂੰ ਫੇਰ ਭਗਤੀ ਹੈ ਉਹ ਬਾਂਸਰਾਣੀ ਸੀ ਹੋਰ ਕੀ ਸੀ ਬਾਂਸਰਾਣ ਦੀ ਸਿੱਖਿਆ ਦਿੰਦੇ ਸੀ ਕਹਿੰਦੇ ਹੱਡ ਰਹਿ ਜਾਣ ਬਿਲਕੁਲ ਕੱਟੇ ਤਾਂ ਪਾਣੀ ਨਿਕਲਣਾ ਚਾਹੀਦਾ ਇਹ ਵੈਸ਼ਨੂ ਭਗਤ ਸੀ ਇਹ ਕਹਿੰਦੇ ਸੀ ਦੂਆ ਕਹਿੰਦੇ ਪਾਣੀ ਵੀ ਕੁਝ ਹੋਰ ਹੈ ਮਿੱਟੀ ਉਹ ਨਿਕਲਣੀ ਚਾਹੀਦੀ ਹੈ ਵਿੱਚੋਂ ਇੱਥੇ ਤੱਕ ਲੋਕਾਂ ਨੂੰ ਪੱਬਲ ਪੂਸੇ ਪਾਇਆ ਹੋਇਆ ਸੀ ਇਹ ਉਸ ਵੇਲੇ ਦੀ ਗੱਲ ਹੈ ਕਹੀ ਹੋਈ ਅੱਜ ਨਹੀਂ ਸਾਨੂੰ ਸਮਝ ਆਉਂਦੀ ਕਿਉਂ ਕਹੀ ਸੀ ਉਸ ਵੇਲੇ ਕਹਿੰਦੀ ਕਹਿਣੀ ਵਾਜਬ ਸੀ ਉਸ ਵੇਲੇ ਲੋਕਾਂ ਨੂੰ ਸਮਝ ਆਉਂਦੀ ਸੀ ਕੀ ਕਹਿੰਦੇ ਸੀ ਅੱਜ ਸਾਨੂੰ ਸਮਝ ਨਹੀਂ ਆਉਂਦੀ ਕੀ ਕਹਿੰਦੇ ਨੇ ਅੱਜ ਅਸੀਂ ਕੋਈ ਕਰਦਾ ਹੀ ਨਹੀਂ ਇਹ ਕੰਮ ਨਾ ਅਸੀਂ ਦੇਖ ਰਹੇ ਹਾਂ ਬਹੁਤ ਸਾਰੀਆਂ ਗੱਲਾਂ ਗੁਰਬਾਣੀ ਚ ਇਹ ਜੀਆਂ ਨੇ ਜਿਹੜੀ ਅੱਜ ਸਾਨੂੰ ਔੜ ਲੱਗਦੀਆਂ ਨੇ ਕਿਉਂ ਉਹ ਕੰਮ ਤਾਂ ਹੋ ਨਹੀਂ ਰਿਹਾ ਇੱਥੇ ਉਹ ਜਾ ਕਈਆਂ ਨੇ ਉਸ ਵੇਲੇ ਨੇ ਜਦੋਂ ਕੋਈ ਕਰਦਾ ਸੀ ਅੱਜ ਹੈ ਦੀ ਇਸ ਕਰਕੇ ਉਹ ਸਾਨੂੰ ਉਹਨਾਂ ਦੀ ਸਮਝ ਨਹੀਂ ਆ ਰਹੀ ਗੱਲ ਕੀ ਹੈ ਹੁਣ ਗੁਰਦੇਵ ਦੀ ਗੱਲ ਚੱਲਦੀ ਸੀ ਗੁਰਦੇਵ ਆਦਮੀ ਹੁੰਦਾ ਵਿਅਕਤੀ ਹੁੰਦਾ ਗੁਰ ਵਿਅਕਤੀ ਨਹੀਂ ਹੁੰਦਾ ਜੇ ਅਦੇ ਬਲਿਆਲੀ ਗੁਰ ਆਪਣੇ ਕਹੀਏ ਜਿਹੜੇ ਅਨਮਤੀਏ ਨੇ ਦੂਜੇ ਵਿਰੋਧੀ ਗੁਰਮਤ ਦੇ ਉਹ ਕਹਿੰਦੇ ਨੇ ਨਾਨਕ ਦਾ ਗੁਰੂ ਸੀ ਕੋਈ ਵਿਅਕਤੀ ਆ ਲਿਖਿਆ ਹੋਇਆ ਦੱਸੋ ਕੀ ਕਰੂਗੇ ਉਹ ਦਲੀਲ ਦਿੰਦੇ ਨੇ ਇਹ ਨਾਨਕ ਮੰਨਦਾ ਸ਼ਲੋਕ ਮੰਨਦਾ ਪਹਿਲਾਂ ਨਾਨਕ ਦਾ ਮੰਨਦਾ ਮੇਰਾ ਗੁਰੂ ਹੈ ਕੋਈ ਤੁਸੀਂ ਕਹਿੰਦੇ ਹੈ ਜੀ ਇੱਕ ਵੱਡਾ ਮਸਲਾ ਹੈ ਇਹ ਜੇ ਆ ਸਾਰੀ ਵਿਆਖਿਆ ਤੇ ਸਮਝਣਾ ਹੋਵੇ ਵੀ ਗੁਰਦੇਵ ਔਰ ਗੁਰੂ ਗੁਰ ਚ ਕੀ ਫਰਕ ਹੈ ਗੁਰਬਾਣੀ ਦੇ ਵਿੱਚ ਹੀ ਹੈ ਇਹ ਜੇ ਸਮਝ ਨਾ ਹੋਵੇ ਤਾਂ ਟਿਕਣ ਨਹੀਂ ਸਕਦਾ ਵਿਦਵਾਨ ਨਹੀਂ ਇਹ ਟਿਕਣ ਸਕਦੇ ਵਿਦਵਾਨਾਂ ਦੇ ਵਾਸਤੇ ਗੱਲ ਨਹੀਂ ਹੈ ਇਸ ਕਰਕੇ ਗੁਰਬਾਣੀ ਉਹ ਸਮੁੰਦਰ ਹੈ ਉਹ ਸਮੁੰਦਰ ਹੈ ਜਿਹਦਾ ਬਿਲਕੁਲ ਇੱਕ ਇੱਕ ਚੱਪਾ ਅਸੀਂ ਸਾਰਾ ਖੋਜਣਾ ਜੇ ਕਿਤੋਂ ਖੋਜ ਰਹੀ ਉੱਥੇ ਹੀ ਅਸੀਂ ਲਾਜਵਾਬ ਹੋ ਜਾਵਾਂਗੇ ਉੱਥੇ ਹੀ ਦੇਹੀ ਕੱਚੀ ਰਹਿ ਜੂਗੀ ਰਹਿ ਗਈ ਸੀ ਨਾ ਜਿਵੇਂ ਉਹ ਮਹਾਭਾਰਤ ਦੇ ਵਿੱਚ ਦ੍ਰਿਉਦਨ ਦੀ ਦੇਹੀ ਕੱਚੀ ਰਹਿ ਗਈ ਸੀ ਨਾ ਉੱਥੇ ਹੀ ਕਾਲ ਨੇ ਮਾਰਿਆ ਕਾਲ ਦਾ ਵਾਰ ਉੱਥੇ ਹੋਣਾ ਜਿੱਥੇ ਸਾਡੇ ਵਿੱਚ ਕੱਚ ਰਹਿ ਜਾਣਾ ਜਿੱਥੇ ਸਾਨੂੰ ਗੁਰਬਾਣੀ ਦੀ ਸਮਝ ਨਹੀਂ ਆਣੀ ਨਾ ਜਿਹੜੇ ਪਾਣ ਦੀ ਉੱਥੇ ਹੀ ਕੱਚ ਰਹਿ ਜਾਣਾ ਉੱਥੇ ਭਰਮ ਰਹਿ ਜਾਣਾ ਭਰਮ ਦੇ ਵਿੱਚੋਂ ਹੀ ਪੈਦਾ ਹੋਣੀ ਹੈ ਮਤਲਬ ਜਾਂ ਸਰੀਰ ਛੱਡਣਾ ਉਸ ਭਰਮ ਦੇ ਵਿੱਚੋਂ ਪੈ ਪੈਦਾ ਹੋ ਕੇ ਮਨ ਨੇ ਚਿਤ ਨੂੰ ਛੱਡ ਜਾਣਾ ਅੱਡ ਹੋ ਜਾਣਾ ਪਰਮ ਦਾ ਭੂਤ ਬਣ ਜਾਣਾ ਭੂਤੋਂ ਨੇ ਡਰ ਜਾਣਾ ਪਰਮ ਦਾ ਭੂਤ ਬਣ ਜਾਣਾ ਨੇ ਕਹਿੰਦੇ ਨਾ ਭੂਤ ਉਹ ਭਰਮੇ ਭੂਤ ਬਣ ਜਾਂਦਾ ਇਹਦੇ ਵਾਸਤੇ ਉਹ ਅਗਿਆਨਤਾ ਹੀ ਲਾ ਕੇ ਬਹਿ ਜਾਂਦੀ ਹੈ ਇਹਨੂੰ ਇਸ ਕਰਕੇ ਗੁਰਬਾਣੀ ਦਾ ਇੱਕ ਇੱਕ ਅੱਖਰ ਖੋਜਣ ਦਾ ਵਿਸ਼ਾ ਜਿਹੜੀ ਅਵਸਥਾ ਗੁਰਬਾਣੀ 'ਚ ਲਿਖੀ ਹੋਈ ਹੈ ਸਾਜੀ ਬੰਦੀ ਐਵੇਂ ਨਹੀਂ ਬਣ ਜਾਣੀ ਹੈਗੀ ਜੇ ਕੋਈ ਕਹੇ ਐਵੇਂ ਬਣ ਜੂਗੀ ਇਹ ਨਹੀਂ ਐਵੇਂ ਬਣ ਵਾਲੀ ਚੀਜ਼ ਹੈ ਇੱਕ ਇੱਕ ਅੱਖਰ ਦਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਸੰਦਰਭ ਵਿੱਚ ਗੱਲ ਕਹੀ ਹੈ ਕੀ ਗੱਲ ਹੈ ਤੁਹਾਨੂੰ ਨਵੀਂ ਚੀਜ਼ ਨਾ ਕਹੇ ਅੱਜ ਖੜਾ ਕਰਤਾ ਨਾ ਨਕਸ਼ਾ ਦੇਖੋ ਉਹ ਲੋਕ ਕੋਈ ਕਿਸੇ ਨੂੰ ਗੁਰੂ ਬਣਾਈ ਬੈਠਾ ਕੋਈ ਕਿਸੇ ਨੂੰ ਨਾਨਕ ਦਾ ਗੁਰੂ ਬਣਾਈ ਬੈਠਾ ਸਿਰਫ ਇਸ ਸ਼ਲੋਕ ਨੂੰ ਲੈ ਕੇ ਉਹ ਦਾਵਾ ਕਰਦੇ ਨੇ ਐਵੇਂ ਵੀ ਆਦਮੀ ਨੇ ਜਿਨ੍ਹਾਂ ਨੇ ਗੁਰੂ ਨਾਨਕ ਦਾ ਜਨਮ ਲਿਖਿਆ ਨਾ ਕਤਕ ਦੀ ਪੂਰਨਮਾਸ਼ੀ ਉਹਨਾਂ ਨੇ ਆਪਣੇ ਬਾਬੇ ਨੂੰ ਗੁਰੂ ਨਾਨਕ ਦਾ ਗੁਰੂ ਮੰਨਿਆ ਮੇਰਾ ਬਾਬੇ ਦਾ ਸੀ ਗੁਰੂ ਨਾਨਕ ਕਤਕ ਦੀ ਪੂਰਨਮਾਸ਼ੀ ਲਿਖਤੀ ਹੋਈ ਜੋਤੀ ਜੋਸ ਬੋਲ ਦੀ ਤਰੀਕ ਨਾ ਜਨਮ ਦੀ ਤਰੀਕ ਉਹਨਾਂ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਹੋਇਆ ਅੜੇ ਕਾਤਰੀ ਦੀ ਪੂਰਨਮਾਸ਼ੀ ਬਣਾਉਂਦਾ ਤਾਂ ਬਣਾਉਂਦੇ ਹਾਂ ਅਸੀਂ ਉਹਦੀ ਲਿਖਤ ਸਭ ਤੋਂ ਬਾਅਦ ਦੀ ਲਿਖਤ ਤੂੰ ਸੱਚ ਬੋਲ ਲੈ ਇਹ ਕੌਣ ਸੀ ਲਿਖਣ ਵਾਲੇ ਉਦਾਸੀ ਸ੍ਰੀ ਚੰਦ ਕੇ ਆਰਾਮ ਰਹੀਏ ਭੀੜ ਬੱਲੀਏ ਇਹ ਸਭ ਕਰਦੇ ਰਹੇ ਨੇ ਅੱਜ ਆਰਐਸਐਸ ਵਾਲੇ ਰਲ ਕੇ 10 ਮੁਰਾਂ ਦਾ ਵਿਰੋਧ ਕੌਣ ਕਰਾ ਰਹੀ ਹੈ ਆਰਐਸਐਸ ਕਰਾ ਰਹੀ ਹੈ 10 ਮੁਰਾਂ ਦਾ ਵਿਰੋਧ ਪੈਸੇ ਦਿੰਦੇ ਨੇ ਖਰੀਦਦੇ ਨੇ ਉਹ ਤਰਮਾੜੇ ਵਾਲਾ ਨਹੀਂ ਖਰੀਦਿਆ ਹੋਇਆ ਖਰੀਦਿਆ ਹੋਇਆ ਧਿਆਨ ਸਿੰਘ ਤੋਂ ਕਹਿੰਦੇ ਕਦੇ ਨਹੀਂ ਵੀ ਖਰੀਦੋ ਕਿਉਂਕਿ ਇਹਦੀ ਗੱਲ ਕਹੀ ਹੋਈ ਹੋ ਜਾਂਦੀ ਹੈ ਨਾ ਉਹ ਤਾਂ ਪਾਇਆ ਹੈ ਇਹਦੀ ਗੱਲ ਦਾ ਮੁੱਲ ਪੈਂਦਾ ਦੂਜਿਆਂ ਨੂੰ ਕਹਿੰਦੇ ਨੇ ਦੂਜਿਆਂ ਤਾਂ ਰੱਦ ਕਰ ਦਿੰਦੇ ਇਹਨਾਂ ਦੇ ਬਾਣੇ ਦੀ ਧਾਰਮਿਕ ਬੰਦੇ ਹੀ ਨਹੀਂ ਹੈ ਦੂਜਿਆਂ ਨੂੰ ਅਸੀਂ ਇਹ ਕਹਿ ਕੇ ਰੱਦ ਕਰ ਦਾਂਗੇ ਧਾਰਮਿਕ ਬੰਦੇ ਜਿਹੜਾ ਬੰਦਾ ਧਾਰਮਿਕ ਨਹੀਂ ਹੈ ਉਹਦੀ ਗੱਲ ਧਰਮ ਦੇ ਉੱਤੇ ਕਹੀ ਹੋਈ ਅਸੀਂ ਮੰਨਦੇ ਹੀ ਨਹੀਂ ਗੁਰੂ ਨਾਨਕ ਦਾ ਚਰਚਾ ਨਹੀਂ ਕੀਤੀ ਕਿ ਕੋਈ ਆਦਮੀ ਸੰਤ ਚਰਚਾ ਕਰਨ ਨੂੰ ਤਿਆਰ ਨਹੀਂ ਸੀ ਜਿੰਨਾ ਜੇ ਬਾਣਾ ਨਹੀਂ ਹੁੰਦਾ ਅੱਗੇ ਨਹੀਂ ਸੀ ਕਰਦੇ ਕੋਈ ਵੀ ਜਿਵੇਂ ਵਕੀਲ ਜਿਹੜੇ ਕੋ ਸਰਟੀਫਿਕੇਟ ਹੈਗਾ ਕਾਲਾ ਕੋਟ ਲੈ ਕੇ ਜਾਣਾ ਪੈਂਦਾ ਅਦਾਲਤ ਕਹਿ ਸਕਦੀ ਹੈ ਤੇਰੇ ਕਾਲਾ ਕੋਟ ਨਹੀਂ ਮੈਂ ਤੈਨੂੰ ਵਰਦੀ ਦਿੰਦਾ ਕਈ ਅਦਾਲਤਾਂ ਕਹਿੰਦੇ ਆ ਵੀ ਕਾਲਾ ਕੋਟ ਪਾਏ ਤੇ ਵਕੀਲ ਸਾਡੇ ਬੜੇ ਵਰਨੇ ਬੜੇ ਨੇ ਤਾਂ ਵਕੀਲਾਂ ਨੂੰ ਕੋਟ ਜਾਏ ਗਰਮੀ ਹੋਵੇ ਲਿਜਾਣਾ ਪੈਂਦਾ ਨਾਲ ਕਾਨੂੰਨ ਆ ਨਾ ਆਪਣਾ ਵੀ ਧਰਮ ਦੀ ਚਰਚਾ ਹੈ ਇਹਦਾ ਕਾਨੂੰਨ ਹੈ ਜਿਹੜਾ ਧਰਮ ਆਦਮੀ ਹੈ ਧਰਮ ਦੇ ਕੰਮ ਚੋਂ ਦਖਲ ਲਵੇ ਜਿਹਨੂੰ ਨੌਲੇਜ ਹੈ ਕੋਈ ਨਹੀਂ ਧਰਮ ਦਾ ਵਿਸ਼ਾ ਦਾ ਗਿਆਨ ਹੈ ਕੋਈ ਨਹੀਂ ਉਹ ਆ ਕੇ ਟੰਗ ਲਾ ਲਵੇ ਸਾਡੇ ਹੀ ਹੈ ਧਰਮ ਦਾ ਗਿਆਨ ਹੀ ਟੰਗ ਸਾਰੇ ਢਾਈ ਜਾਂਦੇ ਨੇ ਜਿਨ੍ਹਾਂ ਨੂੰ ਕੋਈ ਗਿਆਨ ਨਹੀਂ ਕੱਢੀ ਕਿਤਾਬ ਪੜ੍ਹ ਲਈ ਨਾ ਧਰਮ ਦੇ ਬਾਰੇ ਬੜ ਬੜੀਆਂ ਆ ਕੇ ਕਿਤਾਬਾਂ ਲਿਖਵਾਣੀ ਹੁੰਦੀ ਕੋਈ ਗੱਲ ਨਹੀਂ ਉਹਨਾਂ ਧਾਰਮਿਕ ਬੰਦੇ ਦਾ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਵਿੱਚ ਸਭ ਚ ਆਉਂਦਾ ਨਹੀਂ ਲੋਕ ਸਾਰੀ ਸਾਰੀ ਜ਼ਿੰਦਗੀ ਪਤਾ ਨਹੀਂ ਆ ਫਿਰਦੇ ਹੀ ਨੇ ਸਾਰੇ ਇਮਾਨਦਾਰ ਵੀ ਬਹੁਤ ਨੇ ਨਹੀਂ ਸਮਝ ਆਈ ਹੋਈ ਗੱਲ ਹੈ ਇਹ ਗੱਲ ਬਹੁਤ ਔਖੀ ਹੈ ਸਮਝ ਆਉਣੀ ਇਹ ਜਿਹਾ ਭੱਬਲ ਭੂਸਾ ਪਾਇਆ ਨਾਨਕ ਦਾ ਗੁਰੂ ਸੀਗਾ ਸੈਟੀਸਫੈਕਟਰੀ ਜਵਾਬ ਅੱਜ ਸਹੀ ਨਹੀਂ ਹੈ ਪਰ ਅੱਜ ਸਾਡੇ ਕੋਲ ਸੈਟੀਸਫੈਕਟਰੀ ਜਵਾਬ ਤਾਂ ਹੈ ਅਸੀਂ ਗੁਰਦੇਵ ਔਰ ਸਤਗੁਰ ਸਤਗੁਰ ਗੁਰਦੇਵ ਇੱਕੋ ਲਫ਼ਜ਼ ਹੈ ਉਹਦੇ ਵਿੱਚ ਫਰਕ ਅਸੀਂ ਜਾਣ ਲਿਆ ਕਿ ਗੁਰ ਜਿਹੜਾ ਹੁੰਦਾ ਹੈ ਉਹ ਹੋਰ ਹੁੰਦਾ ਉਹਦਾ ਅਰਥ ਹੋਰ ਹੈ ਸਤਗੁਰ ਦਾ ਅਰਥ ਹੋਰ ਹੈ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਦੋ ਲਫ਼ਜ਼ ਇਕੱਠੇ ਆ ਗਏ ਗੁਰ ਵੀ ਆ ਗਿਆ ਸਤਗੁਰ ਵੀ ਆ ਗਿਆ ਇਹ ਕਹਤੇ ਆ ਗਏ ਦੋ ਇਕੱਠੇ ਗੁਰ ਸਤਗੁਰ ਹੈ ਗੁਰ ਸਤਗੁਰ ਉਹਨੂੰ ਕਹਿੰਦੇ ਨੇ ਜਿਹਦਾ ਸਰੀਰ ਨਹੀਂ ਹੁੰਦਾ ਜਿਹਨੇ ਜਨਮ ਨਹੀਂ ਲਿਆ ਕਦੇ ਉਹ ਗੁਰ ਸਤਗੁਰ ਹੈ ਉਹ ਤਾਂ ਜੋ ਸਰੂਪ ਹੈ ਵਿਅਕਤੀ ਸਤਗੁਰ ਹੁੰਦਾ ਹੀ ਨਹੀਂ ਜਦ ਸਤਗੁਰ ਹੋ ਜਾਂਦਾ ਹੈ ਫਿਰ ਉਹਦੀ ਦੇਹੀ ਰਹਿੰਦੀ ਹੋਈ ਨਹੀਂ ਹੈ ਦੇਹੀ ਦਾ ਪਰਮ ਨਹੀਂ ਪਾਲਣਾ ਚਾਹੀਦਾ ਆਪਣੇ ਅੰਦਰ ਮਨ ਦੇ ਵਿੱਚ ਫਿਰ ਉਹਦਾ ਉਹਦਾ ਸਰੀਰ ਹੈ ਦਿਖੂ ਸਰੀਰ ਹੈ ਉਹਦਾ ਬੋਲੂ ਵੀ ਸਰੀਰ ਦੇ ਵਿੱਚੋਂ ਹੀ ਪਰ ਐ ਉਹਦੇ ਬੋਲ ਨੂੰ ਮੰਨਣਾ ਚਾਹੀਦਾ ਜਿਵੇਂ ਗਰਮੀ 'ਚ ਸੱਪ ਬੋਲਦਾ ਹੁੰਦਾ ਸਰੀਰ ਬਿਰਮੀ ਬੋਲਦਾ ਕਾਰਨ ਵਿੱਚ ਸੱਪ ਸੱਪ ਦਾ ਦੀਦਾ ਦੀ ਬਿਰਮੀ ਦੀਦੀ ਜੇ ਕੋਈ ਬਿਰਮੀ ਨੂੰ ਜੇ ਕੋਈ ਬਿਰਮੀ ਨੂੰ ਸਰੀਰ ਸਰੀਰ ਨੂੰ ਸੱਪ ਸਮਝਦੇ ਜੇ ਕੋਈ ਸਰੀਰ ਨੂੰ ਗਰਮੀ ਨੂੰ ਸੱਪ ਸਮਝ ਲਵੇ ਤਾਂ ਉਹ ਮੂਰਖ ਹੈ ਪਰ ਜਿੰਨਾ ਕੋਲਾ ਗਿਆਨ ਹੈ ਨਾ ਸੱਪ ਨੂੰ ਗਰਮੀ ਸਮਝੋ ਮਾਰੇ ਦਾ ਇਹ ਜਾਂ ਉਹ ਆਦਮੀ ਹੈ ਜਿਹੜਾ ਫਿਰ ਉਹਦੇ ਸਰੀਰ ਨੂੰ ਸਰੀਰ ਮੰਨਦਾ ਉਹਨੂੰ ਵਿਅਕਤੀ ਮੰਨਦਾ ਉਹ ਵਿਅਕਤੀ ਨਹੀਂ ਹੁੰਦਾ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਇਹ ਹੁਕਮ ਹੈ ਕਿਹਦਾ ਪਰਮੇਸ਼ਰ ਦਾ ਇਹ ਭਗਤੀ ਹੁਕਮ ਹੈ ਪਰਮੇਸ਼ਰ ਦਾ ਗਿਆਨ ਹੈ ਸਿੱਖਿਆ ਹੈ ਆਹ ਗਲਤੀ ਨਾ ਕਰ ਲਿਓ ਉਹਨੂੰ ਆਦਮੀ ਬਣ ਲਓ ਅਸੀਂ ਗੁਰਨਾਮ ਨੂੰ ਆਦਮੀ ਬੰਦੀ ਬੈਠੇ ਹਾਂ ਸਿੱਖ ਉਹ ਸਰੀਰ ਦੀ ਫੋਟੋ ਬਣਾਈ ਬੈਠੇ ਆ ਜਾਓ ਇਹ ਨਹੀਂ ਸੀ ਕਰਨਾ ਚਾਹੀਦਾ ਇਹ ਨਹੀਂ ਕਰ ਸਕਦੇ ਅਸੀਂ ਸਾਡੇ ਕੋਲ ਪੰਕਤੀ ਪਈ ਹੈ ਭੇਜਣਾ ਜਾਣੂ ਮਾਨਸ ਦੇ ਹਾਂ ਕੋਈ ਗੌਰੇ ਨਹੀਂ ਕੀਤੀ ਇਹ ਪੰਕਤੀ ਸਾਨੂੰ ਹਟਾਉਂਦੀ ਹੈ ਇਸ ਕਰਕੇ ਸਾਡੇ ਪੱਲੇ ਵੀ ਸਿੱਖੀ ਨਹੀਂ ਰਹੀ ਜੇ ਅਸੀਂ ਇਹ ਮੰਨਦੇ ਨੇ ਜਿਹੜੇ ਲੋਕ ਇਹ ਮੰਨਦੇ ਨੇ ਉਹਦੇ ਪੱਲੇ ਸਿੱਖੀ ਦੀ ਉਹਦੀ ਕੋਈ ਚੀਜ਼ ਹੈ ਨਹੀਂ ਉਹਨਾਂ ਨੂੰ ਭੁਲੇਖਾ ਹੋਊਗਾ ਸਿੱਖ ਹੋਣ ਦਾ ਇਹ ਅਲੱਗ ਗੱਲ ਹੈ ਉਹ ਅਸੀਂ ਮੰਨਦੇ ਹਾਂ ਵੀ ਸਿੱਖੀ ਹੈ ਨਹੀਂ ਕਿਸੇ ਸਾਰੇ ਮੰਨ ਜਾਂਦੇ ਨੇ ਮੈਂ ਰਾਜੀ ਹੋ ਜਾ ਸਿੱਖ ਹੈਗਾ ਨਹੀਂ ਜਾਜਾ ਬਾਣੀ ਕਹਿੰਦੀ ਉਹ ਸਾਰੇ ਕਹਿੰਦੇ ਨੇ ਕੱਲੇ ਕੱਲੇ ਮੰਨ ਲੈਂਦੇ ਸਮੁੱਚਾ ਸਾਰੇ ਬੰਦੂ ਨੂੰ ਤਿਆਰ ਲਈ ਵੀ ਅਸੀਂ ਸਿੱਖ ਨਹੀਂ ਹੈਗੇ ਫਿਰ ਤਾਂ ਉਹੀ ਗਏ ਫਿਰ ਤਾਂ ਇਹਨਾਂ ਨੂੰ ਕਿਸੇ ਨੇ ਖਾਲਸਤਾਨ ਵੀ ਨਹੀਂ ਦੇਣਾ ਉਹ ਮਸਲੇ ਹੋਰ ਨੇ ਸਿੱਖੀ ਦਾ ਦਾਵਾ ਕਰਦੇ ਉਹ ਦੁਨਿਆਵੀ ਮਸਲੇ ਨੇ ਸਿੱਖ ਦੀ ਤਾਂ ਸੱਚਖੰਡ ਵੀ ਸੀਟ ਰਿਜ਼ਰਵ ਹੈ ਦੱਸੇ ਕੋਈ ਜੀ ਦੀ ਸੀਟ ਰਿਜ਼ਰਵ ਹੈ ਕਿੱਥੇ ਹੈ ਸੱਚਖੰਡ ਚ ਕਿਹੜੇ ਖੂਜੇ ਉਹ ਦੱਸੇ ਇਹਦੇ ਕੋ ਪਤਾ ਲੱਗ ਜਾਂਦਾ ਕਿਹੜੇ ਖੁੱਜੇ ਸੱਚਖੰਡ ਤੇ ਤੇਰੀ ਸੀਟ ਸਭ ਪਤਾ ਕੁਰਬਾਨੀ ਦੇ ਵਿੱਚ ਪੜ ਕੇ ਜੇ ਉਹਨਾਂ ਨੇ ਪੜ ਕੇ ਸਮਝ ਲਈ ਤਾਂ ਦੱਸ ਦੇਣਗੇ ਜੇ ਇਹ ਨਹੀਂ ਦੱਸ ਸਕਦੇ ਫਿਰ ਉਹ ਚਲੋ ਦੁਨਿਆਵੀ ਤੌਰ ਤੇ ਸਿੱਖ ਹੈਗੇ ਨੇ ਦੁਨੀਆ ਦੀ ਭਾਸ਼ਾ 'ਚ ਮੁਸਲਮਾਨ ਵੀ ਹੈਗੇ ਨੇ ਈਸਾਈ ਵੀ ਹੈਗੇ ਨੇ ਪਰ ਉਹ ਜੇ ਮੁਸਲਮਾਨ ਨਹੀਂ ਹੈਗੇ ਜਿਹੇ ਜੇ ਮੁਸਲਮਾਨ ਹੁੰਦਾ ਅਸਲੀ ਇਹ ਗੱਲ ਨਹੀਂ ਅਸੀਂ ਮੰਨ ਸਕਦੇ ਕਿ ਜਿਹਨੇ ਸਤਪੁਰਖ ਜਾਣ ਲਿਆ ਸਤਪੁਰਖ ਜਦ ਜਾਣਿਆ ਸਤਗੁਰ ਤਿਸ ਕਾ ਨੋ ਸਤਗੁਰ ਉਹਨੂੰ ਕਹਿੰਦੇ ਨੇ ਜਿਹਨੇ ਸਤਪੁਰਖ ਜਾਣ ਲਿਆ ਸਤਪੁਰਖ ਕੌਣ ਹੈ ਪਰਮੇਸ਼ਰ ਹੈ ਸਤਪੁਰਖ ਤਾਂ ਉਹ ਤਾਂ ਹਮੇਸ਼ਾ ਰਹਿੰਦਾ ਉਹ ਸਤਪੁਰਖ ਹੈ ਜਿਹਨੇ ਉਹਨੂੰ ਜਾਣ ਲਿਆ ਉਹ ਕੌਣ ਹੁੰਦਾ ਜਿਨ ਜਾਣਿਆ ਸੋ ਤੇਸੀ ਹੀ ਜਿਹਾ ਜਿਹਨੇ ਨੂੰ ਜਾਣ ਲਿਆ ਉਹਦਾ ਵਰਗਾ ਹੀ ਆ ਫਿਰ ਉਹ ਜਿਹਨੇ ਸਤਪੁਰਖ ਨੂੰ ਜਾਣ ਲਿਆ ਉਹ ਆਪ ਸਤਪੁਰਖ ਵਰਗਾ ਹੀ ਹੈ ਸਤਪੁਰਖ ਨਹੀਂ ਆ ਉਹ ਹਾਂ ਬਸ ਇੱਥੇ ਗਲਤੀ ਹੈ ਇੱਥੇ ਗਲਤੀ ਕ੍ਰਿਸ਼ਨ ਨੂੰ ਸਮਝਣ ਨੂੰ ਕੀਤੀ ਹੈ ਇਹੀ ਗੱਲ ਕ੍ਰਿਸ਼ਨ ਇੱਥੇ ਹੀ ਸਲਿਪ ਹੋ ਗਿਆ ਕ੍ਰਿਸ਼ਨ ਉਹਦੇ ਵਰਗਾ ਤਾਂ ਹੈ ਉਹ ਨਹੀਂ ਹੈ ਪਰ ਬੋਧ ਸਮੁੰਦਰ ਵਰਗੀ ਹੈ ਪਾਣੀ ਪਾਣੀ ਦਾ ਉਹ ਵੀ ਪਾਣੀ ਉਹ ਵੀ ਪਾਣੀ ਪਾਣੀ ਦਾ ਗਲਾਸ ਪਾਣੀ ਵਰਗਾ ਹੈ ਪਰ ਪਾਣੀ ਦਾ ਗਲਾਸ ਸਮੁੰਦਰ ਨਹੀਂ ਹੈ ਸਮੁੰਦਰ ਨਹੀਂ ਹੈ ਸਮੁੰਦਰ ਦਾ ਭਾਗ ਹੋ ਸਕਦਾ ਹੈ ਪਾਰਟ ਹੋ ਸਕਦਾ ਹੈ ਇੱਕ ਬੂਦ ਵੀ ਭਾਗ ਹੈ ਸਮੁੰਦਰ ਦਾ ਇਹੀ ਭੇਦ ਹੈ ਇਹ ਨੁਕਤੇ ਦੇ ਸਿਰਫ ਇਹ ਨੁਕਤੇ ਗੁਰ ਨੇ ਇਹ ਨੁਕਤੇ ਨੂੰ ਕਹਿੰਦੇ ਨੇ ਗੁਰ ਨੁਕਤਿਆਂ ਦਾ ਨੂੰ ਗੁਰ ਹੈ ਅਸਲ 'ਚ ਇਹ ਨੁਕਤਿਆਂ ਦਾ ਸਮੂਹ ਹੈ ਬਾਣੀ ਦੇ ਵਿੱਚ ਇਹ ਗੁਰਬਾਣੀ 'ਚ ਗੁਰਬਾਣੀ ਕੀ ਹੈ ਸਾਰੇ ਗੁਰ ਨੇ ਦੇ ਵਿੱਚ ਛੁੱਟਣ ਦੀਆਂ ਬਿੰਦੀਆਂ ਨੇ ਗੁਰ ਕਾਹਦਾ ਛੁੱਟਣ ਦਾ ਪਰਮ ਚੋਂ ਬਾਹਰ ਨਿਕਲਣ ਦਾ ਇਹ ਭਰਮ ਚੋਂ ਬਾਹਰ ਨਿਕਲਦਾ ਗਿਆਨ ਹੈ ਗੁਰ ਮੇਰਾ ਗਿਆਨ ਗੁਰ ਦੇ ਧਿਆਨ ਨਾਨਕ ਆਪਣੇ ਗਿਆਨ ਨੂੰ ਗੁਰ ਕਹਿੰਦਾ ਕਿਉਂ ਕੀ ਕੀਤਾ ਉਹਨੇ ਕੀ ਕਮਾਲ ਦਿਖਾਇਆ ਉਹ ਗਿਆਨ ਨੇ ਸਵਾਲ ਇਹ ਹੈ ਸਤਗੁਰ ਭਾਵੇਂ ਪਰਮੇਸ਼ਰ ਵਰਗਾ ਹੀ ਹੁੰਦਾ ਪਰ ਪਰਮੇਸ਼ਰ ਨਹੀਂ ਹੁੰਦਾ ਇਹ ਵੀ ਗਲਤੀ ਅਸੀਂ ਕਰ ਲਈ ਨਾਨਕ ਨੂੰ ਪਰਮੇਸ਼ਰ ਕਹਤਾ ਅਸੀਂ ਕੀ ਕੀ ਗਲਤੀਆਂ ਕਰ ਬੈਠੇ ਹਾਂ ਕੀ ਨਹੀਂ ਸੀ ਕਰਨੀ ਚਾਹੀਦੀ ਇਹ ਸਾਰੀ ਤੋਲ ਦੇਣੀ ਹੈ ਤਕੜੀ ਤੇ ਸਮਝ ਲੈਣੀ ਗੁਰਬਾਣੀ ਦਾ ਤੋਲ ਤੋਲੀ ਜਾਂਦੀ ਹੈ ਸਾਰੀ ਗੱਲ ਜਿੰਨ ਜਾਣਿਆ ਸੋ ਤਿਸੀ ਜਿਹਾ ਉਹ ਜਾਤਾ ਹੈ ਉਹ ਸਹੀ ਹੈ ਨਾਨਕ ਨਿਰਾਕਾਰੀ ਹੈ ਨਾਨਕ ਦੇ ਧਾਰੀ ਨਹੀਂ ਹੈ ਸਤਗੁਰ ਤਾਂ ਹੈ ਪਰ ਸਾਡੇ ਤੇ ਕੀ ਸੀ ਉਹ ਤਾਂ ਸਤਗੁਰ ਹੈ ਚਲੋ ਸਤਪੁਰਖ ਨੂੰ ਜਾਣ ਲਿਆ ਅਸੀਂ ਸਿੱਖਾਂ ਨੇ ਕਿਹੜਾ ਦੇਸੀ ਕੋਲ ਚਾਹੀਦਾ ਸੀ ਜਿਹੜਾ ਸਬਈਆਂ ਚ ਦੇਸੀ ਕੋਲ ਪੱਟਾ ਨੇ ਸਬਈਆਂ ਚ ਦੇਸੀ ਕੋਲ ਉਹ ਸਾਡਾ ਚਾਹੀਦਾ ਸੀ ਉਹ ਹੈ ਨਹੀਂ ਸਾਡਾ ਸਬਈਆਂ ਲਿਖਣ ਦਾ ਮਤਲਬ ਇਹ ਸੀ ਕਿ ਸਿੱਖਾਂ ਨੂੰ ਦੱਸਦੀ ਏ ਜਿਹੜੇ ਹੁੰਦੇ ਨੇ ਨਾ ਸਿੱਖ ਉਹ ਸਾਰੇ ਸਿੱਖ ਨੇ ਪੱਟ ਗੁਰੂ ਘਰ ਚੋਂ ਸਿੱਖਿਆ ਲਈ ਉਹਨਾਂ ਨੇ ਸਿੱਖ ਆਪਣੇ ਅਗਲੇ ਆਗੂ ਜਿਹੜੇ ਤੋਂ ਜਿਨ੍ਹਾਂ ਨੇ ਬਾਣੀ ਲਿਖੀ ਹੈ ਉਹਨਾਂ ਪ੍ਰਤੀ ਕੀ ਉਹਨਾਂ ਦਾ ਦ੍ਰਿਸ਼ਟੀਕੋਣ ਚਾਹੀਦਾ ਕੀ ਬਦਲ ਉਹਨਾਂ ਨੂੰ ਉਹਨਾਂ ਨੂੰ ਉਹ ਮੰਨੋ ਜਿਵੇਂ ਪੱਟ ਬੰਦ ਰਹੇ ਨੇ ਉਹਨਾਂ ਬਾਰੇ ਪਟਕਾਏ ਨੇ ਕਿ ਭਗਤ ਨੇ ਸਾਰੇ ਪਰ ਅਸੀਂ ਭਗਤ ਮੰਨਣ ਨੂੰ ਤਿਆਰ ਨਹੀਂ ਇਹਦਾ ਮਤਲਬ ਕਿਤੇ ਨਾ ਕਿਤੇ ਅਸੀਂ ਗਲਤੀ ਕਰ ਲਈ ਕਿਤੇ ਨਾ ਕਿਤੇ ਅਸੀਂ ਗਲਤ ਪਾਸੇ ਚਲੇ ਗਏ ਕਿਹੜੇ ਲੋਕਾਂ ਨੇ ਗਲਤ ਪਾਸੇ ਭੇਜਤੇ ਹੋ ਅਲੱਗ ਗੱਲ ਹੈ ਜਿਹੜੇ ਸਾਨੂੰ ਉਲਟੇ ਪਾਉਣਾ ਚਾਹੁੰਦੇ ਸੀ ਉਹਨਾਂ ਦਾ ਜਾਦੂ ਚੱਲ ਗਿਆ ਪੈ ਗਿਆ ਸੀ ਉਲਟੇ ਅਸੀਂ ਫਿਰ ਰਾਹ ਬਦਲਿਆ ਜਾ ਸਕਦਾ ਉਲਟੇ ਰਾਹ ਪਏ ਹੋਏ ਸਿੱਧੇ ਰਾਹ ਪੈ ਜਾਈਦਾ ਹੁੰਦਾ ਅਜੇ ਬਹੁਤ ਦੂਰ ਨਹੀਂ ਗਏ ਅਸੀਂ ਕਿਤੇ ਜਿਹੜਾ ਪੈ ਉਹ ਬਹਿ ਜਾਣਗੇ ਨਹੀਂ ਪੈਣਗੇ ਜਿਹੜੇ ਰਹਿ ਜਾਂਦੇ ਹੁੰਦੇ ਨੇ ਉਹਨੂੰ ਪੁੱਛਦਾ ਵੀ ਕੋਈ ਨਹੀਂ ਹੁੰਦਾ ਜਿਹੜੇ ਰਹਿ ਜਾਂਦੇ ਨੇ ਰਾਹ ਰਾਹ ਬਿਲਕੁਲ ਠੀਕ ਬਣ ਕੇ ਭੇਜਦਾ ਪੱਕਾ ਹੋ ਜਵੇ ਵੀ ਹਾਂ ਇਹ ਆ ਠੀਕ ਹੈ ਜਿਹੜਾ ਉਹਨੂੰ ਬੁਕਰ ਜਿਵੇਂ ਚੱਲਣ ਤੇ ਦੇ ਟੁੱਟ ਕੇ ਆ ਜਾਂਦੀ ਹੁੰਦੀ ਹੈ ਉਹ ਰਹਿ ਜਾਂਦੇ ਹੁੰਦੇ ਨੇ ਗੱਲੇ ਫਿਰ ਪੂਜਾ ਨਹੀਂ ਹੁੰਦਾ ਉਹਨਾਂ ਕੋਈ ਅੱਜ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਲੋਕ ਸਮਝਦੇ ਸਿੱਖੀ ਕਦੋਂ ਹੋ ਗਈ ਅੱਜ ਸਮਝਦੇ ਸੀ ਕਹਿੰਦੇ ਸੀ ਹੁਣ ਸਿੱਖੀ ਖਤਮ ਅੱਜ ਸਿੱਖੀ ਫੇਰੋ ਕਿੰਨੇ ਸਾਲ ਬਾਅਦ ਸਿੱਖੀ ਫੇਰ ਹੈਗੀ ਹੈ ਔਰ ਇਦਾਂ ਵਧੂਗੀ ਉਹ ਹੁਣ ਸਾਰੀ ਵਰਡ ਜਾਣਦੀ ਹੈ ਸਿੱਖੀ ਨੂੰ ਉਹਦਾ ਕੌਣ ਜਾਣਦਾ ਸੀ ਆ ਥੋੜਾ ਜਿਹਾ ਏਰੀਆ ਹਿੰਦੁਸਤਾਨ ਦਾ ਏਰੀਆ ਪਰ ਅਸਲੀ ਸਿੱਖੀ ਦਾ ਅੱਜ ਸਿੱਖਾਂ ਨੂੰ ਵੀ ਪਤਾ ਨਹੀਂ ਹਕੀਕਤ ਹੈ ਹਕੀਕਤ ਹੈ ਅਸਲੀ ਸਿੱਖੀ ਦਾ ਅੱਜ ਬਿਲਕੁਲ ਪਤਾ ਨਹੀਂ ਕਿਸੇ ਨੂੰ ਅਸਲੀ ਸਿੱਖੀ ਤਾਂ ਲਿਖੀ ਹੈ ਗੁਰਬਾਣੀ 'ਚ ਥਿਉਰੀ ਸਿੱਖੀ ਦੀ ਬਿਲਕੁਲ ਗਾਇਬ ਹੈ ਹਾਂ ਅਸੀਂ ਸਿੱਖਾਂ ਅਸੀਂ ਸਿੱਖਾਂ ਚਲੋ ਇਹ ਜਾਂ ਤਾਂ ਹੈ ਸਿੱਖੀ ਵੱਲੋਂ ਸਿੱਖ ਸਿੱਖ ਦਾ ਰੌਲਾ ਤਾਂ ਪੈ ਰਿਹਾ ਨਾ ਗੁਰਬਾਣੀ ਕੋਲ ਹੈਗੀ ਹੈ ਖੋਜੀ ਜਾ ਸਕਦੀ ਹੈ ਦੁੱਧ ਹੈਗਾ ਤਾਂ ਕਿਉਂ ਪੈਦਾ ਕੀਤਾ ਜਾ ਸਕਦਾ ਜੇ ਦੁੱਧ ਨਹੀਂ ਹੈ ਕਿਉਂ ਕਿੱਥੋਂ ਕੱਢਣਾ ਦੁੱਧ ਤਾਂ ਹੈ ਨਾ ਸਾਡੇ ਕੋਲ ਇਹਨੂੰ ਬਲੋ ਕੇ ਮੱਖਣ ਤਾਂ ਪੈਦਾ ਕੀਤਾ ਜਾ ਸਕਦਾ ਜਦ ਮਰਜ਼ੀ ਕਰ ਲੋ ਹੁਣ ਇਹ ਤਾਂ ਮੱਖਣੇ ਕਰਨਾ ਦੁੱਧ ਹੈਗਾ ਕੁਝ ਨਹੀਂ ਵਿਗੜਿਆ ਮੱਖਣ ਨਾਲ ਛਾਛ ਦਾ ਪਤਾ ਲੱਗ ਜੂਗਾ ਜਾ ਰੜਕਿਆ ਜਾਊਗਾ ਮੱਖਣ ਨਾਲ ਲੱਸੀ ਦਾ ਪਤਾ ਲੱਗ ਜਾਊਗਾ ਹੁਣ ਲੱਸੀ ਪੀ ਜਾਂਦੇ ਮੱਖਣ ਦਾ ਪਤਾ ਨਹੀਂ ਹੈ ਜਿਹੜਾ ਦਹੀਂ ਰੜਕੀ ਦਾ ਨਾ ਥੋੜਾ ਜਿਹਾ ਰੜਕੇ ਦਹੀਂ ਦੀ ਲੱਸੀ ਨਹੀਂ ਬਣਾਉਂਦੇ ਆਪਾਂ ਉਹਨੂੰ ਵੀ ਕਹਿੰਦੇ ਲੱਸੀ ਕਹਿੰਦੇ ਨੇ ਬਸ ਉਹ ਜੀ ਲੱਸੀ ਹੈ ਕਿਉਂ ਕੱਢੇ ਵਾਲੀ ਲੱਸੀ ਨਹੀਂ ਹੈ ਇਹ ਕਿਉਂ ਕੱਢ ਕੇ ਲੱਸੀ ਬਣਦੀ ਹੈ ਕਿ ਲੱਸੀ ਉਦਾਂ ਬਣਦੀ ਹੈ ਦਹੀਂ ਜੀ ਇਹ ਦਹੀਂ ਦੀ ਲੱਸੀ ਹੈ ਥੋੜਾ ਜਿਹਾ ਰੜਕ ਕੇ ਪੀ ਲੈਂਦੇ ਪਰ ਉਹਦੇ ਤੋਂ ਲੱਸੀ ਜਦ ਪੀਦੇ ਮੱਖਣ ਦਾ ਟੇਸਟ ਨਹੀਂ ਹੁੰਦਾ ਉਹ ਚ ਮੱਖਣ ਦਾ ਟੇਸਟ ਨਹੀਂ ਹੁੰਦਾ ਉਹਦੇ ਵਿੱਚ ਬਸ ਇਹ ਤਤ ਗਿਆਨ ਦਾ ਟੇਸਟ ਗਾਇਬ ਹੈ ਬਾਕੀ ਠੀਕ ਹੈ ਸਭ ਕੁਝ ਗੁਰਦੁਆਰੇ 'ਚ ਜੋ ਪ੍ਰਚਾਰ ਹੋ ਰਿਹਾ ਨਾ ਤਤ ਦਾ ਟੇਸਟ ਨਹੀਂ ਹੈ ਬਾਕੀ ਠੀਕ ਹੈ ਜੋ ਟੇਸਟ ਹੈਗਾ ਸ਼ਰਧਾ ਪੂਰੀ ਹੈ ਉਹ ਟੇਸਟ ਹੈ ਜਿਹੜਾ ਖੱਟੀ ਲੱਸੀ ਨਹੀਂ ਆਏ ਦਹੀਂ ਵਾਲੀ ਲੱਸੀ ਹੈ ਦਹੀਂ ਘਟਾ ਵੀ ਹੋ ਜਾਂਦਾ ਚਲੋ ਕਈ ਨੂੰ ਘਟਾ ਜ਼ਿਆਦਾ ਘਟਾ ਦਹੀਂ ਹੋਵੇ ਤਾਂ ਖੱਟਾ ਜਿਹਦਾ ਹਰਦਾ ਆਪੇ ਖੱਟਾ ਹੈ ਉਹਨੇ ਨੂੰ ਘਟਾ ਇਹ ਹੋਰ ਲਾ ਦੇਣਾ ਜਾਣ ਬੁੱਝ ਕੇ ਜਿਵੇਂ ਆ ਭਗਤੀ ਨੂੰ ਲੈ ਕੇ ਇਹ ਕਹਿੰਦਾ ਨਾਨਕ ਦਾ ਗੁਰਦੇਵ ਗੁਰੂ ਹੈਗਾ ਜੀ ਆ ਦੇਖੋ ਲਿਖਿਆ ਹੋਇਆ ਕਿਉਂ ਖੱਟਾ ਉਹਦੇ ਆਪਣੇ ਅੰਦਰ ਬਹੁਤ ਜ਼ਿਆਦਾ ਯਾਨੀ ਖੱਟਾ ਕਿਸੇ ਦਾ ਨਫ਼ਰਤ ਉਹਦੇ ਅੰਦਰ ਗੁਰਬਾਣੀ ਪ੍ਰਤੀ ਨਫ਼ਰਤ ਹੈ ਉਹ ਨਫ਼ਰਤ ਉਹਨੇ ਹੁਣ ਮੌਕਾ ਮਿਲਿਆ ਉਹਨੇ ਜਿਹੜੇ ਘੋੜ ਦੇਣੀ ਹੈ ਸਾਰੀ ਉੱਥੇ ਯਾਦ ਤੇ ਪਤਾ ਲਿਆ ਹੋਇਆ ਹਾਂਜੀ ਬੜੇ ਆਰੀ ਗੁਰ ਆਪਣੇ ਦਿਹਾੜੀ ਸਦਵਾਰ ਮੈਂ ਆਪਣਾ ਗਿਆਨ ਤੋਂ ਕੁਰਬਾਨ ਇੱਕ ਦਿਹਾੜੀ ਚ ਸੈਂਕੜੇ ਵਾਰ ਇਹ ਗਿਆਨ ਮੈਨੂੰ ਮਿਲਿਆ ਕੀ ਬਿਲਿਆ ਕਬੀਰ ਨੂੰ ਕੀ ਕਹਿੰਦਾ ਹੀਰਾ ਹੱਥ ਚੜਿਓ ਨਿਰਮੋਲਕ ਉਹਨੇ ਦੱਸਿਆ ਸੀ ਨਾ ਪਰ ਉਹ ਉਮਰ 90 ਸਾਲ ਦੀ ਸੀ ਕਬੀਰ ਦੀ 90 ਤੋਂ ਉੱਪਰ ਹੋਊਗੀ ਘੱਟ ਨਹੀਂ ਹੋ ਸਕਦੀ ਜਿਆਦੇ ਪੰਕਤੀ ਲਿਖਦਾ ਤਾਂ 90 ਸਾਲ ਦੀ ਉਮਰ 'ਚ ਲਿਖਦਾ ਕਿਤੇ ਜਾ ਕੇ 80 ਸਾਲ ਤੱਕ ਤਾਂ ਉਹਨੂੰ ਗਿਆਨ ਨਹੀਂ ਹੋਇਆ ਹੀਰਾ ਹੱਥ ਚੜੇ ਨਿਰਮੋਲਕ ਛੁੱਟ ਗਈ ਸੰਸਾਰੀ ਉਹਦੀ ਦਾ ਸੰਸਾਰੀ ਛੁੱਟਿਆ ਮਨ ਕਰਕੇ ਕਿ 90 ਸਾਲ ਦੀ ਉਮਰ 'ਚ ਵਿਚਾਰੇ ਨੂੰ ਗਿਆਨ ਹੋਇਆ ਹੁਣ ਸੰਸਾਰ ਲੱਤਾਂ ਜਵਾਬ ਦੇ ਕੇ ਤੁਰੇ ਜਾਵੇ ਕਿੱਥੇ ਪਰ ਸੰਸਾਰ ਦੇ ਵਿੱਚੇ ਸੰਸਾਰੀ ਛੁੱਟ ਗਈ ਜਿਵੇਂ 10 10 ਪਾਸ਼ਾ ਦੀ ਛੁੱਟ ਗਈ ਕਹਿੰਦੇ ਬੰਸੇ ਸਦਨ ਕਰਿਆ ਸਭ ਸਮਝੋ ਤੁਸੀਂ ਆਪਣੇ ਜਿਹੜਾ ਸਦਨ ਹੈਗਾ ਤੁਹਾਡਾ ਮਹਿਲ ਉਹਨੂੰ ਸਮਝ ਲਓ ਜਦੋਂ ਕੀ ਫਰਕ ਪੈਂਦਾ ਸੰਸਾਰੀ ਛੁੱਟ ਗਈ ਸਾਰੀ ਛੁੱਟ ਗਈ ਜੰਗਲ 'ਚ ਕੀ ਜਾਣ ਦੀ ਲੋੜ ਹੈ ਸਮਝੋ ਸਾਡਾ ਜਿਹੜਾ ਹੈ ਮਹਿਲ ਹੈਗਾ ਇਹ ਜੰਗਲ ਮਹਿਲਾਂ ਦੇ ਬਾਗ ਵੀ ਤਾਂ ਲੱਗੇ ਹੁੰਦੇ ਰਾਜਿਆਂ ਦੇ ਰਾਜਾ ਜੰਗਲ ਨੂੰ ਵੀ ਜੰਗਲੇ ਸਮਝ ਸਕਦਾ ਨਾ ਮਹਿਲ ਨੂੰ ਵੀ ਬਣੀ ਮਾਹਿਰ ਵਸਾ ਬਣੀ ਮਾਹਿਰ ਉਦਾਸਾ ਮਨ ਦੇ ਵਿੱਚ ਉਦਾਸ ਰਹੋ ਮਨ ਕਰਕੇ ਉਦਾਸ ਰਹੋ ਪਰ ਗੁਰੂ ਨਾਨਕ ਮਨ ਕਰਕੇ ਵੀ ਉਦਾਸ ਹੋਇਆ ਤਨ ਕਰਕੇ ਵੀ ਉਦਾਸ ਹੋਇਆ ਛੱਡ ਜਾਂ ਛੁੱਟ ਗਈ ਸਾਰੀ ਛੋਟੇ ਛੋੜੇ ਜਵਾਬ ਛੱਡ ਕੇ ਨਿਕਲ ਗਿਆ ਬਾਹਰ ਪ੍ਰੈਕਟੀਕਲ ਨਿਕਲ ਗਈ ਨਾ ਸਾਰੀ ਛੁੱਟ ਗਈ ਨਾ ਭੁੱਲ ਗਿਆ ਸੰਸਾਰ ਜਵਾਬ ਭੁੱਲ ਗਿਆ ਟੱਬਰ ਨੂੰ ਭੁੱਲ ਗਿਆ ਸੰਸਾਰੀ ਛੁੱਟ ਗਈ ਕਬੀਰ ਦਾ ਤੀਰ ਸੀ ਨਾ ਛੁੱਟ ਗਈ ਸੰਸਾਰੀ ਸਾਬਤ ਕਰਦਾ ਵੀ ਐ ਛੁੱਟ ਜਾਂਦੀ ਆ ਸੰਸਾਰੀ ਦਰਕ ਨੇ ਸਾਬਤ ਕੀਤਾ ਗੁਰਬਾਣੀ ਦਾ ਸੰਸਾਰੀ ਛੱਡੀ ਹੋਈ ਵੀ ਐ ਛੁੱਟ ਜਾਂਦੀ ਆ ਕੋਈ ਬੜਾ ਭਾਈ ਨਹੀਂ ਕੋਈ ਛੋਟਾ ਭਾਈ ਨਹੀਂ ਘਰ ਸਾਂਭਣ ਵਾਲਾ ਬਾਪ ਨਹੀਂ ਉਹ ਜਿਹਦੇ ਸੀਗੇ ਉਹਦੇ ਸੱਤੇ ਛੱਡ ਗਿਆ ਜਿਹਦੇ ਸੀਗੇ ਉਹ ਕਹਿੰਦਾ ਉਡਾ ਉਡਾਵੇ ਸਾ ਕੋਛਾ ਕੋਸਾ ਤੇ ਪਾਛੇ ਬਚਰੇ ਛਰਿਆ ਤਿਨ ਕਵਣ ਖਲਾਵਾ ਕਵਣ ਚੁਗਾਵਾ ਬੋਲਵੇਂ ਮੈਂ ਕਰਿਆ ਉਹ ਕਹਿੰਦਾ ਕੂਗੀ ਦੇ ਬੱਚੇ ਪਾਲ ਲੈਂਦੇ ਉਹ ਪੜ ਜਾਂਦੇ ਨੇ ਇਹ ਤਾਂ ਨਹੀਂ ਪੜਨਗੇ ਭਰੋਸਾ ਸੀ ਭਰੋਸੇ ਬਿਨਾਂ ਸੰਸਾਰੀ ਨਹੀਂ ਛੁੱਟਦੀ ਸੰਸਾਰੀ ਉਹਦੀ ਛੁੱਟੂ ਜਾਂ ਗੁਰਬਾਣੀ ਤੇ ਭਰੋਸਾ ਹੈ ਜੇ ਭਰੋਸਾ ਨਹੀਂ ਫਿਰ ਨਹੀਂ ਛੁੱਟਦੀ ਭਰੋਸੇ ਤੇ ਆਪਾਂ ਕੋਈ ਕੰਮ ਕਰਦੇ ਹਾਂ ਜਿਹੜੇ ਆਦਮੀ ਤੇ ਭਰੋਸਾ ਹੀ ਨਹੀਂ ਉਹਦੇ ਜਿਵੇਂ ਆਪਾਂ ਕੀ ਕੰਮ ਛੱਡ ਕੇ ਚਲੇ ਤੂੰ ਉਹਦੇ ਆਸਰੇ ਕੁਝ ਵੀ ਛੱਡ ਕੇ ਜਾ ਸਕਦੇ ਜੇ ਪਰਮੇਸ਼ਰ ਤੇ ਭਰੋਸਾ ਹੀ ਨਹੀਂ ਉਹਦੇ ਜਿਵੇਂ ਆਪਾਂ ਕੀ ਕੰਮ ਛੱਡ ਕੇ ਜਾ ਸਕਦੇ ਜਾ ਹੀ ਨਹੀਂ ਸਕਦੇ ਉਹਨਾਂ ਦਾ ਭਰੋਸਾ ਇਹਨਾਂ ਸੀ ਉਸ ਗਿਆਨ ਨੇ ਸੰਸਾਰੀ ਛੜਾਈ ਛੜਾਤੀ ਨਾ ਤਾਂ ਕਹਿ ਰਹੇ ਨੇ ਬਲਿਹਾਰੀ ਹੋਰ ਆਪਣੇ ਜੋਹਾੜੀ ਸਦਵਾਲ ਜਿਨ ਮਾਨਸ ਤੇ ਦੇਵਤੇ ਕੀਏ ਕੌਣ ਕਰਤਾ ਮੈਂ ਆਦਮੀ ਸੀ ਮੈਨੂੰ ਦੇਵਤਾ ਬਣਾਤਾ ਹਰਾਨੀ ਦੀ ਗੱਲ ਹੈ ਮੈਨੂੰ ਕੋਈ ਨਹੀਂ ਬਣ ਸਕਦਾ ਆਦਮੀ ਦੇਵਤਾ ਹੋ ਜਾਂਦਾ ਸਾਰਾ ਹਿੰਦੂ ਇਹਨੂੰ ਪਲਟ ਕੇ ਰੱਖਦਾ ਇੱਕ ਪੰਕਤੀ ਨੇ ਉਹਨੇ ਬੜਾ ਕੀ ਕੀਮਤ ਹੈ ਸ਼ਾਇਦ ਅੱਜ ਪਤਾ ਲੱਗੇ ਕੀ ਕੀਮਤ ਹੈ ਦੀ ਸਾਰਾ ਹਿੰਦੂਇਜ਼ਮ ਪਲਟਤਾ ਪਹਿਲੇ ਕੋਈ ਸ਼ਲੋਕ ਨਹੀਂ ਸਾਰਾ ਪਲਟਾ ਦੇਤਾ ਜਿਹੜੇ ਦੇਵਤਾ ਦੀ ਪੂਜਾ ਕਰਦੇ ਨੇ ਉਹ ਦੇਵਤਾ ਤਾਂ ਮੈਂ ਆਪ ਹਾਂ ਮਾਸਤੇ ਦੇਵਤੇ ਕੀ ਹੈ ਕਿਵੇਂ ਦੇਵਤਾ ਕਰਤਾ ਬੋਲਸਤੇ ਦੇਵਤਾ ਉਹ ਸੀ ਆਪਾਂ ਪਹਿਲਾਂ ਕਹਿ ਚੁੱਕੇ ਹਾਂ ਸਾਹ ਲੈਂਦਾ ਉਹ ਸਰੀਰ ਛਡਾਤਾ ਜਾਂਦਾ ਮਾਨਸ ਵਾਲਾ ਸੀ ਮਾਨਸ ਦਾ ਸੀ ਜਾਂ ਸਰੀਰ ਸੀ ਜੇ ਸਰੀਰ ਸੰਸਾਰੀ ਛੁੱਟ ਗਈ ਸਰੀਰ ਛੱਡਤਾ ਤਾਂ ਦੇਵਤਾ ਵੀ ਹੋ ਗਿਆ ਫਿਰ ਇੱਕੋ ਇੱਕੋ ਹੀ ਹੋ ਗਿਆ ਜਦ ਇੱਕ ਹੋ ਜਾਂਦਾ ਤਾਂ ਦੇਵਤਾ ਹੈ ਸੰਸਾਰ ਕੀ ਹੈ ਸਰੀਰ ਕੀ ਹੈ ਸਰੀਰ ਹੈ ਸੰਸਾਰ ਹੈ ਆ ਜਿਹੜਾ ਸਰੀਰ ਹੈ ਇਹ ਸੰਸਾਰ ਹੈ ਇਹਦੀ ਸੰਸਾਰ ਹੈ ਦੀ ਸਰੀਰ ਨਹੀਂ ਸੰਸਾਰ ਹੈ ਦੀ ਇਹ ਸਰੋਵਰ ਹੈ ਹੀ ਭਵ ਸਾਗਰ ਸਰੀਰ ਹੈ ਮਾਨਸ ਤੇ ਦੇਵਤੇ ਕੀਏ ਕੁੜੀ ਛੁੱਟ ਗਈ ਦਸਵਾਂ ਦਵਾਰ ਚਲਾ ਗਿਆ ਇੱਕ ਹੋ ਗਿਆ ਮਨ ਚਿੱਤ ਔਰ ਕਿਦਾਂ ਜੁੜ ਗਿਆ ਨਾਨਕ ਇਹ ਵੀ ਹਰ ਭਜੋ ਇੱਕ ਮਨ ਹੋ ਇੱਕ ਹਰ ਨਾਲ ਜੁੜ ਗਿਆ ਜਾ ਕੇ ਸ਼ਬਦ ਗੁਰੂ ਨਾਲ ਜੁੜ ਗਿਆ ਜਾ ਕੇ ਜਦ ਜਾਣਿਆ ਸੋ ਤਸੀ ਜਿਹਾ ਤੇ ਉਹਨੂੰ ਫਿਰ ਸਰੀਰ ਜਿਹੜੇ ਮੰਨਦੇ ਨੇ ਮੂਰਖ ਦੀ ਤਾਂ ਹੋਰ ਕੀ ਨੇ ਜੇ ਅਦੋਂ ਵੀ ਨਾਨਕ ਗੁਰੂ ਦੇ ਵੱਡੀ ਜਾਂਦੇ ਨੇ ਜਿਹੜੇ ਨਾਨਕ ਦੀ ਦੇਹ ਦਾ ਦਰਸ਼ਨ ਕਰਨਾ ਚਾਹੁੰਦੇ ਨੇ ਕਰਦੇ ਨੇ ਉਦੋਂ ਵੱਡਾ ਬਜ਼ੁਰਗ ਕੌਣ ਹੋਊਗਾ ਗੁਰਬਾਣੀ ਦੇ ਤਾਂ ਇੱਕ ਅੱਖਰ ਦਾ ਵੀ ਗਿਆਨ ਨਹੀਂ ਉਹਨਾਂ ਨੂੰ ਤੇ ਉਹ ਮਹਾਪੁਰਖ ਸੰਤ ਬਣੇ ਬੈਠੇ ਨੇ ਉਹ ਗੁਰੂ ਨਾਨਕ ਦੇ ਦਰਸ਼ਨ ਕਰਦੇ ਨੇ ਕੋਈ ਪੁੱਛੇ ਉਹਨਾਂ ਨੂੰ ਭਲੇ ਕੋਲ ਸਾਨੂੰ ਵੀ ਅੱਖਾਂ ਨੂੰ ਦਰਸ਼ਨ ਸਰੀਰ ਦਾ ਹੀ ਹੋਊਗਾ ਮਾਇਆ ਦਾ ਹੋਊ ਇਹਦਾ ਮਾਇਆ ਸਰੀਰ ਦਾ ਉਹ ਦਰਸ਼ਨ ਜਿਹੜੀ ਚੀਜ਼ ਦੇ ਦਰਸ਼ਨ ਤਾਂ ਉਹਨਾਂ ਨੇ ਆਪਣਾ ਕਰਨਾ ਸੀ ਆਤਮਾ ਦਾ ਦਰਸ਼ਨ ਕਰਨਾ ਸੀ ਆਤਮ ਦਰਸ਼ਨ ਆਪਣਾ ਸਰੀਰ ਨੂੰ ਵੀ ਉਹ ਜਿਹਾ ਹੀ ਬੁੱਧਦੇ ਨੇ ਫਿਰ ਉਹ ਦੇਹ ਨਾਲ ਜੁੜੇ ਹੋਏ ਲੋਕ ਨੇ ਮਾਇਆ ਧਾਰੀ ਨੇ ਉਹ ਗੁਰਬਾਣੀ ਦਾ ਇੱਕ ਅੱਖਰ ਦਾ ਵੀ ਉਹਨੂੰ ਗਿਆਨ ਨਹੀਂ ਹੈ ਉਹ ਪਖੰਡਵਾਦੀ ਨੇ ਜਿਹੜੇ ਹਿੰਦੂ ਸੀ ਗੁਰਬਾਣੀ ਨੇ ਦਾ ਸਾਰਾ ਹੀ ਪੜਤਾ ਆਦਮੀ ਨੂੰ ਦੇਵਤਾ ਬਣਾ ਦਿੰਦੀ ਹੈ ਦੇਵਤਾ ਹੁੰਦਾ ਹੈ ਸਰੀਰ ਤੋਂ ਰਹਿਤ ਸਰੀਰ ਚ ਹੁੰਦਾ ਹੈ ਵੀ ਸਰੀਰ ਤੋਂ ਰਹਿਤ ਹੈ ਪਹਿਲੇ ਜਾਣੋ ਹਰ ਕਾ ਕੋ ਸੋ ਹਰ ਜਿਹਾ ਉਹਨੂੰ ਹਰ ਜਿਹਾ ਮੰਨੋ ਉਹਦਾ ਇਹ ਮਹਿਸੂਸ ਨਾ ਕਰੇ ਵੀ ਉਹਦਾ ਸਰੀਰ ਹੈ ਸਰੀਰ ਉਹਦਾ ਹੈ ਨਹੀਂ ਤੁਹਾਨੂੰ ਐਵੇਂ ਲੱਗਦਾ ਸਰੀਰ ਨਹੀਂ ਹੈ ਉਹ ਸਰੀਰ ਨਾਲ ਦਾ ਕੋਈ ਸੰਬੰਧ ਨਹੀਂ ਕਬੀਰ ਕਹਿੰਦਾ ਇੱਕ ਜੋਤ ਇੱਕਾ ਮਿਲੀ ਜਦੋਂ ਜਿਹੜੀ ਜੋਤ ਹੈ ਨਾ ਆਪਣੀ ਸਰੀਰ 'ਚ ਕੰਮ ਕਰਦੀ ਇਹ ਇੱਕਾ ਮਿਲੀ ਇੱਕ ਹੋ ਕੇ ਇੱਕ ਹੋ ਜਵੇ ਐਸ ਤਰੀਕੇ ਨਾਲ ਮਿਲ ਜਵੇ ਜੋਤ ਕਿ ਜਿਹੜਾ ਦਾਲ ਆ ਇੱਕ ਹੋ ਜਵੇ ਇੱਕ ਜੋਤ ਇੱਕਾ ਮਿਲੀ ਕਿੰਨਾ ਹੈ ਉਹ ਸਰੀਰ ਹੋਵੇ ਨਾ ਹੋਵੇ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਫਿਰ ਸਰੀਰ ਇੱਕ ਹੋਣ ਵਾਸਤੇ ਹੀ ਅਸੀਂ ਲਿਆ ਸੀ ਸਰੀਰ ਇੱਕ ਹੋਣ ਵਾਸਤੇ ਲਿਆ ਸੀ ਇੱਕ ਹੋਏ ਤੋਂ ਬਾਅਦ ਸਰੀਰ ਦੀ ਕੋਈ ਕੀਮਤ ਨਹੀਂ ਵੈਲਿਊ ਨਹੀਂ ਰਹਿ ਜਾਂਦੀ ਕਿਸ਼ਤੀ ਲਈ ਸੀ ਇੱਕ ਦਰਿਆ ਪਾਰ ਕਰਨ ਵਾਸਤੇ ਕਿਸ਼ਤੀ ਨਹੀਂ ਸੀ ਇੱਕ ਨਹਿਰ ਪਾਰ ਕਰਨ ਵਾਸਤੇ ਨਹਿਰ ਪਾਰ ਹੋ ਗਏ ਕਿਸ਼ਤੀ ਦਾ ਮਤਲਬ ਨਹੀਂ ਰਹਿ ਗਿਆ ਨਹਿਰ ਪਾਰ ਕਰ ਲਈ ਕਿਸ਼ਤੀ ਛੱਡਤੀ ਇਹ ਤਾਂ ਭਵ ਸਾਗਰ ਤਰਨ ਵਾਸਤੇ ਸਰੀਰ ਲਿਆ ਸੀ ਭਵ ਸਾਗਰ ਜੀ ਨੇ ਤਾਲਿਆ ਲਿਆ ਉਹਦਾ ਸਰੀਰ ਦਾ ਨਾਲ ਕੀ ਸੰਬੰਧ ਰਹਿ ਗਿਆ ਜੀ ਉਹਦਾ ਕੰਮ ਖਤਮ ਹੋ ਗਿਆ ਫਿਰ ਉਹਦਾ ਇੱਕ ਹੋਰ ਕੰਮ ਹੁੰਦਾ ਪਰਮੇਸ਼ਰ ਉਹਦੇ ਜੰਮੇ ਇੱਕ ਡਿਊਟੀ ਲਾਉਂਦਾ ਫਿਰ ਉਹ ਕਰਨੀ ਹੁੰਦੀ ਹੈ ਜਨਮ ਤੁਹਾਰੇ ਲਿਖੇ ਬਾਦੋ ਉਹਨਾਂ ਜਿਹੜਾ ਗਿਆਨ ਲਿਆ ਉਹ ਲੋਕਾਂ ਨੂੰ ਕੁਝ ਮੈਸੇਜ ਪਰਮੇਸ਼ਰ ਦਾ ਮੈਸੇਜ ਕੋਈ ਦੇਣਾ ਹੁੰਦਾ ਸੱਚਖੰਡ ਨਾਲ ਉਹਦਾ ਰابطਾ ਹੋ ਜਾਂਦਾ ਸੱਚਖੰਡ ਦਾ ਮੈਸੇਜ ਇੱਥੇ ਇਹਨਾਂ ਲੋਕਾਂ 'ਚ ਪ੍ਰਚਾਰ ਨਾ ਹੁੰਦਾ ਉਹ ਹੀ ਪ੍ਰਚਾਰਿਆ ਹੋਇਆ ਗੁਰਬਾਣੀ ਉਹ ਕੀ ਹੋਇਆ ਉਹ ਹੀ ਪ੍ਰਚਾਰਿਆ ਮੈਸੇਜ ਹੈ ਸੱਚਖੰਡ ਦਾ ਕੀ ਸੱਚ ਹੈ ਕੀ ਝੂਠ ਹੈ ਜੇ ਸੰਸਾਰ ਕੀ ਕਰਨ ਤੁਸੀਂ ਆਏ ਹੋ ਇਹਨਾਂ ਨੂੰ ਸਾਰੀ ਰਾਜਾ ਰਾਮ ਕੀ ਕਹਾਣੀ ਸਮਝਾਈ ਹੋਈ ਹੈ ਵੀ ਇੱਥੇ ਆ ਕੇ ਭੁੱਲ ਨਾ ਜਾਓ ਘਰ ਇਹ ਨਹੀਂ ਹੈ ਤੁਹਾਡਾ ਇੱਥੇ ਇਹ ਡੇਰਾ ਇੱਥੇ ਨਹੀਂ ਨੂੰ ਡੇਰਾ ਮੰਨ ਲਿਆ ਡੇਰਾ ਕਿਤੇ ਹੋਰ ਹੈ ਉਹ ਸਾਰਿਆਂ ਨੂੰ ਯਾਦ ਕਰਾਇਆ ਹੈ ਬਾਣੀ ਸਿਮਰਨ ਵੀ ਕਰਾਉਂਦੀ ਹੈ ਜਿਹੜੀ ਚੀਜ਼ ਅਸੀਂ ਭੁੱਲ ਗਏ ਉਹਨੂੰ ਜਦ ਯਾਦ ਕਰਾਉਂਦੀ ਹੈ ਬਾਣੀ ਸਿਮਰਨ ਉਹ ਸਿਮਰਨ ਦੇ ਸੈਂਸ ਵਿੱਚ ਹੈ ਉਹ ਸਾਫ਼ ਹੈ ਉੱਥੇ ਕੋਈ ਗੱਲ ਸਮਝਣ ਵਾਲੀ ਨਹੀਂ ਹੈ ਉੱਥੇ ਜਿੱਥੇ ਭੇਜਣਾ ਜਾਣਾ ਮਾਨਸ ਦੇ ਹੈ ਵਿੱਚ ਕੀ ਸਮਝਣ ਵਾਲੀ ਗੱਲ ਹੈ ਮੈਨੂੰ ਦੱਸੋ ਤਾਂ ਸਾਰੇ ਜਾਣਦੇ ਹੀ ਨੇ ਇਹ ਆ ਮੰਨਣ ਵਾਲੀ ਗੱਲ ਸਿਮਰਨ ਮੰਨਣ ਵਾਲੀ ਗੱਲ ਹੁੰਦੀ ਹੈ ਕੁਝ ਸਮਝਣ ਵਾਲੀ ਗੱਲ ਹੁੰਦੀ ਹੈ ਆ ਸਮਝਣ ਵਾਲੀ ਗੱਲ ਸੀ ਹਾਈ ਗੁਰ ਆਪਣੇ ਦਿਵਾੜੀ ਸਤਿਵਾਰ ਇੰਨੀ ਗੱਲ ਸਮਝਣ ਵਾਲੀ ਹੈ ਇਹ ਸਮਝਣ ਵਾਲੀ ਹੈ ਜਪਣ ਵਾਲੀ ਗੱਲ ਹੈ ਇਹ ਤੇ ਭਲੇਖਾ ਪੈ ਜਾਊਗਾ ਇਹ ਤੇ ਕਈ ਅਰਥ ਨਿਕਲਣਗੇ ਇਸੇ ਤਾਂ ਆਦਮੀ ਨਾਲ ਜੁੜ ਜਾਓਗੇ ਤੁਸੀਂ ਬਲਿਹਾਰੀ ਗੁਰ ਆਪਣੇ ਦਿਵਾੜੀ ਸਦਵਾਰੇ ਭਗਤੀ ਸਮਝਣ ਵਾਲੀ ਗੱਲ ਹੈ ਇਹ ਜਪਣ ਵਾਲੀ ਗੱਲ ਹੈ ਬਾਰ-ਬਾਰ ਜਪਣ ਵਾਲੀ ਗੱਲ ਹੈ ਇਹ ਜਿਨ ਮਾਨਸ ਤੇ ਦੇਵਤੇ ਕੀ ਕਰਤ ਨਾ ਲਾਗੀ ਬਾਹਰ ਉਹਦਾ ਦੱਸਿਆ ਕਿਉਂ ਇਹਦੇ ਤੇ ਬਲਿਹਾਰੀ ਕਿਉਂ ਬਲਿਹਾਰ ਜਾਨੋ ਆ ਗੱਲ ਕਰਕੇ ਜਾਨੋ ਉਹਨੂੰ ਸਮਝਣ ਦੀ ਗੱਲ ਇਹਨੂੰ ਤਾਂ ਸਪਸ਼ਟ ਹੈ ਮਾਨਸ ਦੇ ਦੇਵਤੇ ਕੀ ਇਹ ਤਾਂ ਸਪਸ਼ਟ ਹੈ ਇਹਨੂੰ ਸਮਝਣ ਵਾਲੀ ਕੀ ਗੱਲ ਸਮਝਣ ਵਾਲੀ ਕਿੱਥੋਂ ਹੈ ਉਪਦੇਸ਼ ਜਿਹੜੀ ਸਪਸ਼ਟ ਸਮਝ ਉਹ ਕਿੱਥੋਂ ਹੈ ਸਿਮਰਨ ਕਿੱਥੇ ਹੈ ਆਰਾਧਨਾ ਕਿੱਥੇ ਹੈ ਅਲੱਗ-ਅਲੱਗ ਗੱਲਾਂ ਨੇ ਸਾਰੀਆਂ ਜਿਹੜੇ ਮਹਾਪੁਰਸ਼ ਨੇ ਬੇਨ ਦਸੀ ਦੱਸਿਆ ਕਿ ਉਹਨਾਂ ਅੱਜ ਤੱਕ ਇਹ ਸਾਰੀਆਂ ਗੱਲਾਂ ਅਲੱਗ-ਅਲੱਗ ਭਲੇਖੇ ਫੇਰ ਉਹ ਝਗੜੇ ਫੇਰ ਖੜੇ ਨੇ ਰੋਜ਼ ਰਵਾ ਪੈ ਜਾਂਦਾ ਗੱਡਲਾ ਆਪਣੀ ਆਪਣੀ ਗਾਈ ਜਾਂਦੇ ਨੇ ਤੇ ਸਾਰੇ ਝਗੜੇ ਕਿਨੇ ਪਾਏ ਨੇ ਝਗੜੇ ਤਾਂ ਨੇ ਕੋਈ ਵੀ ਐਸਾ ਸਪਸ਼ਟ ਗੱਲ ਬਾਣੀ ਦੀ ਕਿਸੇ ਨੂੰ ਗੁਰਬਾਣੀ ਦੀ ਸਮਝ ਨਹੀਂ ਆਈ ਸੀ ਹੁਣ ਤੱਕ ਤਾਂ ਝਗੜੇ ਨੇ ਝਗੜੇ ਹੁੰਦੇ ਹੀ ਨਾ ਪਿੱਛੋਂ ਤੇ ਸਮਝ ਨਹੀਂ ਹੁੰਦੀ ਜਦ ਕੋਈ ਸਮਝਦਾਰ ਸਮਝ ਲੈਂਦਾ ਕਿਸੇ ਤੇ ਕਿਰਪਾ ਹੋ ਜਾਂਦੀ ਹੈ ਅਸਲ 'ਚ ਕਿਸੇ ਤੇ ਨਹੀਂ ਕਿਰਪਾ ਹੁੰਦੀ ਉਹਦਾ ਪ੍ਰੋਗਰਾਮ ਹੁੰਦਾ ਹੈ ਐਸਾ ਹੀ ਪ੍ਰੋਗਰਾਮ ਹੁੰਦਾ ਪੈਟਰੋਲ ਥੱਲੇ ਹੀ ਪਿਆ ਸੀ ਡੀਜ਼ਲ ਪਹਿਲੇ ਹੀ ਧਰਤੀ ਤੇ ਬਣਾਇਆ ਨਹੀਂ ਕੋਈ ਐਸਾ ਉਹਦਾ ਪ੍ਰੋਗਰਾਮ ਸੀ ਉਹਨਾਂ ਚਿਰ ਅਕਲ ਨਹੀਂ ਦਿੱਤੀ ਫਿਰ ਕਿਸੇ ਨੂੰ ਅਕਲ ਦਿੱਤੀ ਹੁਣ ਜਹਾਜ਼ ਬਣ ਗਏ ਗੱਡੀਆਂ ਬਣ ਗਈਆਂ ਅਸੀਂ ਵਰਤ ਰਹੇ ਹਾਂ ਉਹਨੂੰ ਉਹ ਪਹਿਲਾਂ ਚੀਜ਼ ਪਹਿਲਾਂ ਹੀ ਰੱਖੀ ਹੋਈ ਹੁੰਦੀ ਹੈ ਉਹਦੇ ਪ੍ਰੋਗਰਾਮ ਨੇ ਤਾਂ ਇਹਦਾ ਨਹੀਂ ਰੌਲਾ ਹੈ ਇਹ ਰਾਜਾ ਰਾਮ ਕੀ ਕਹਾਣੀ ਹੈ ਕੀ ਕੀ ਥੱਲੇ ਰੱਖਿਆ ਹੈ ਦੱਬ ਕੇ ਉਹਨੇ ਕਦੋਂ ਕੀ ਵਰਤਣਾ ਇਹ ਉਹ ਜ਼ਿਆਦਾ ਜਾਣਦਾ ਸਾਨੂੰ ਉਹ ਜੀ ਅਕਲ ਜਗਾ ਦੇ ਦਿੰਦਾ ਉਹ ਜਗਾ ਜਗਾ ਦਿੰਦਾ ਉਹ ਮਰਨ ਵੇਲੇ ਵੀ ਜਗਾ ਦਾ ਐਟਮ ਮਰਨ ਮਰਨ ਵਾਸਤੇ ਦਿੱਤੇ ਨੇ ਸਾਨੂੰ ਐਟਮ ਬੰਬ ਜਿਹੜੇ ਹਾਈਡਰੋਜਨ ਬੰਬ ਨੇ ਨਾ ਇਹ ਆਤਮ ਹੱਤਿਆ ਕਰਨ ਵਾਸਤੇ ਦਿੱਤੇ ਨੇ ਇਹ ਤਰੱਕੀ ਵਾਸਤੇ ਨਹੀਂ ਦਿੱਤੇ ਹੋਏ ਇਹਦਾ ਜਦ ਦਿਮਾਗ ਜ਼ਿਆਦਾ ਖਰਾਬ ਹੁੰਦਾ ਨਾ ਇਹ ਫਿਰ ਮਰਨ ਵਾਲੇ ਪਾਸੇ ਵੀ ਚਲਾ ਜਾਂਦਾ ਹੰਕਾਰ ਜ਼ਿਆਦਾ ਵੱਧ ਜਾਂਦਾ ਜਦ ਇਹ ਜਾਂ ਵੀ ਕਰ ਦਿੰਦਾ ਉਹ ਸਭ ਕੁਝ ਐਸਾ ਗਿਆਨ ਦਿੰਦਾ ਐਸੀ ਚਾਬੀ ਦਿੰਦਾ ਉਲਟੀ ਉਲਟੇ ਪਾਸੇ ਨੂੰ ਵੀ ਚਲਾ ਜਾਂਦਾ ਹੈ ਜਾਂ ਹੰਕਾਰ ਹੋ ਜਾਂਦਾ ਪਰ ਗੁਰਬਾਣੀ ਦਾ ਗਿਆਨ ਉਲਟੇ ਪਾਸੇ ਨੂੰ ਜਾਣ ਵਾਲਾ ਨਹੀਂ ਹੈ ਮਾਇਆ ਦਾ ਗਿਆਨ ਵਿਗਿਆਨ ਐਸੇ ਕਰਕੇ ਹੈ ਇਹ ਤੋਂ ਖਤਰਾ ਜ਼ਿਆਦਾ ਹੈ ਹਮੇਸ਼ਾ ਇਹ ਤੋਂ ਖਤਰਾ ਨਹੀਂ ਇਹ ਖਤਰਿਆਂ ਤੋਂ ਖਿਲਾਫ ਹੈ ਇਹ ਸੁਖਾਂ ਦੀ ਪੰਡਾ ਉਹ ਦੁੱਖਾਂ ਦੀ ਪੰਡਾ ਖਤਰੇ ਕਿ ਹਮੇਸ਼ਾ ਦੁੱਖ ਹੁੰਦਾ ਵਿਗਿਆਨ ਦੁੱਖਾਂ ਦੀ ਪੰਡਾ ਸੁਖਾਂ ਦੀ ਨਹੀਂ ਹੈ ਪਰ ਅਸੀਂ ਉਹਨੂੰ ਸੁੱਖਾਂ ਦੀ ਪੰਡ ਬੰਨਿਆ ਹੋਇਆ ਹੈ ਸੰਸਾਰ ਦੇ ਸ਼ਾਇਦ ਹੁਣ ਨਹੀਂ ਰਿਹਾ ਗਾਂ ਨੂੰ ਅਕਲ ਆ ਗਈ ਹੁਣ ਗਾਂ ਵਾਸਤੇ ਨਹੀਂ ਮੰਨ ਰਿਹਾ ਹੁਣ ਹਟ ਜਾਣਗੇ ਹੁਣ ਛੇਤੀਓ ਜਾਗ ਪਏ ਥੋੜੇ ਥੋੜੇ ਲੋਕ ਵੀ ਵਿਗਿਆਨ ਨੇ ਤਾਂ ਬਸ ਥੋੜਾ ਫਰਕ ਆ ਮੌਤ ਦਾ ਵਿਗਿਆਨ ਦਾ ਯਾਨੀ ਵਿਗਿਆਨ ਉੱਥੇ ਰਿਹਾ ਜਦੋਂ ਸਾਡਾ ਮੌਤ ਦਾ ਥੋੜਾ ਹੀ ਫਰਕ ਆ ਪਿਆਲੇ ਚਾਰ ਚਾਹੇ ਪਹਿਲੇ ਬੁੱਲਾਂ 'ਚ ਬੋਲਦਾ ਫਰਕ ਨਹੀਂ ਰਿਹਾ ਪਿਆ ਟੇਬਲ ਤੇ ਪਿਆਲਾ ਬਸ ਚੱਕ ਕੇ ਮੂੰਹ ਨਾਲ ਲਾਉਣ ਵਾਲੀ ਗੱਲ ਹੈ ਚਾਹ ਬਣ ਕੇ ਆ ਗਈ ਟੇਬਲ ਤੇ ਪਈ ਪੂਰੇ ਪੀਣ ਵਾਲਾ ਕੁਰਸੀ ਤੇ ਬੈਠਾ ਜੇ ਮਰਜੀ ਚੱਕ ਕੇ ਮੂੰਹ ਨਾਲ ਲਵੇ ਜਾਂ ਮਰਜੀ ਬਟਨ ਦਬ ਲਵੇ ਬੈਠਾ ਉੱਤੇ ਬਟਨ ਤੋਂ ਉੱਗਲ ਜਾਣ ਦੀ ਗੱਲ ਆ ਜਿਵੇਂ ਪਹਿਲਾਂ ਚੱਕ ਕੇ ਮੂੰਹ ਲਾਉਣਾ ਐਵੇਂ ਬਟਨ ਤੋਂ ਨਾ ਚੱਕੇ ਉੱਗਲ ਚਲੀ ਜਾਣੀ ਸਭ ਨੂੰ ਫਟਮ ਇਹ ਵਿਗਿਆਨ ਦੀ ਦੇਣ ਵਿਗਿਆਨ ਵਿਨਾਸ਼ ਦਾ ਦੂਆ ਨਾਮ ਹੋਵੇ ਜਿਹੜਾ ਗੁਰਮਤਿ ਦਾ ਗਿਆਨ ਹੈ ਇਹ ਵਿਗਾਸ ਹੈ ਵਿਗਾਸ ਵਿਗਾਸ ਇੱਕ ਲਫ਼ਜ਼ ਹੈ ਇੱਕ ਵਿਕਾਸ ਲਫ਼ਜ਼ ਹੈ ਵਿਕਾਸ ਵਿੱਚੋਂ ਵਿਨਾਸ਼ ਨਿਕਲਦਾ ਸਾਇੰਸ ਵਿਕਾਸ ਕਰਦੀ ਹੈ ਵਿਗਾਸ ਨਹੀਂ ਕਰਦੀ ਸਾਇੰਸ ਕੀ ਕਰਦੀ ਹੈ ਵਿਕਾਸ ਸਰਕਾਰਾਂ ਵਿਕਾਸ ਹੈ ਕਰਦੀਆਂ ਨੇ ਉਹ ਸਰਕਾਰਾਂ ਹੀ ਵਿਨਾਸ਼ ਕਰਦੀਆਂ ਨੇ ਅਤਵਾਦੀ ਕਿਹਨਾਂ ਦੀ ਦੇਣ ਹੈ ਸਰਕਾਰਾਂ ਦੀ ਅਤਵਾਦ ਕਿਹਦੀ ਦੇਣ ਸਰਕਾਰਾਂ ਦੀ ਹਥਿਆਰ ਕਿਹਦੀ ਦੇਣ ਸਰਕਾਰਾਂ ਦੀ ਪੈਸੇ ਸਰਕਾਰਾਂ ਦਿੰਦੀਆਂ ਨੇ ਖੋਜੀ ਖੋਜ ਕਰਦੇ ਨੇ ਹਥਿਆਰ ਪੈਦਾ ਹੁੰਦੇ ਨੇ ਵਿਕਾਸ ਵਿੱਚ ਵਿਨਾਸ਼ ਛੁਪਿਆ ਹੋਇਆ ਹੈ ਵਿਚਾਰ ਦੀ ਲੋੜ ਹੈ ਸਿਰਫ ਔਰ ਭਗਤੀ ਵਿੱਚ ਭਗਤੀ ਵਿੱਚ ਕੀ ਹੈ ਵਿਕਾਸ ਦੀ ਹੈ ਵਿਕਾਸ ਹੈ ਵਿਕਾਸ ਆਤਮਾ ਨਾਲ ਸੰਬੰਧ ਰੱਖਦਾ ਹੈ ਵਿਕਾਸ ਮਾਇਆ ਨਾਲ ਸੰਬੰਧ ਰੱਖਦਾ ਹੈ ਵਿਕਾਸ ਹੈ ਬਾਹਰਲੇ ਸਰੀਰ ਦੇ ਕੰਮ ਆਉਂਦਾ ਹੈ ਵਿਕਾਸ ਅੰਦਰਲੇ ਸਰੀਰ ਦੇ ਕੰਮ ਆਉਂਦਾ ਹੈ ਗਿਆਨ ਦੋ ਹੀ ਪਾਸੇ ਹੈ ਸਾਇੰਸ ਵਿੱਚ ਵੀ ਗਿਆਨ ਗੁਰਬਾਣੀ ਦਾ ਵੀ ਗਿਆਨ ਦੋਹੇ ਗਿਆਨ ਪਰ ਇਹ ਜਿਹੜਾ ਗਿਆਨ ਇਹਦਾ ਨਾਮ ਸੁਗਿਆਨੀ ਕੁਗਿਆਨ ਮਾਇਆ ਦਾ ਗਿਆਨ ਕੋਈ ਗਿਆਨ ਦੇ ਦਾਇਰੇ 'ਚ ਆਉਂਦਾ ਵਿਗਿਆਨ ਕੀ ਹੈ ਜੀ ਤੋਂ ਵਿਕਾਰ ਪੈਦਾ ਹੋ ਜਾਂਦੀਆਂ ਸੰਭਾਵਨਾਵਾਂ ਜ਼ਿਆਦਾ ਹੋਣ ਮਨ ਵਿੱਚ ਵਿਕਾਰੀ ਮਨ ਹੋ ਜਾਂਦੀਆਂ ਸੰਭਾਵਨਾਵਾਂ ਜ਼ਿਆਦਾ ਹੋਣ ਉਹ ਵਿਗਿਆਨ ਹੁੰਦਾ ਮਨ 'ਚ ਲੋਭ ਪੈਦਾ ਜ਼ਿਆਦਾ ਹੋ ਜਾਏ ਹੰਕਾਰ ਜ਼ਿਆਦਾ ਪੈਦਾ ਹੋ ਜਾਏ ਦੋ ਚੀਜ਼ਾਂ ਹੀ ਖਤਰਨਾਕ ਨੇ ਜ਼ਿਆਦਾ ਸੰਸਾਰ ਨੂੰ ਹੰਕਾਰ ਆ ਲੋਭ ਇਹ ਗਿਆਨੀਆਂ ਦਾ ਸੰਬੰਧ ਰੱਖਦੇ ਨੇ ਇਹ ਦੋਹਾਂ ਦਾ ਸੰਬੰਧ ਗਿਆਨ ਨਾਲ ਹੈ ਪੜ੍ਹਾਈ ਨਾਲ ਹੈ ਪੜਿਆ ਮੂਰਖ ਆਖੀਐ ਜਿਤ ਲੱਭ ਲੋਭ ਦੋ ਦਾ ਸੰਬੰਧ ਹੈ ਪੜੇ ਪੜ੍ਹਾਈ ਨਾਲ ਕੀ ਸੰਬੰਧ ਹੈ ਲੱਭ ਲੋਭ ਹੰਕਾਰ ਦਾ ਹੋਰ ਕੋਈ ਸੰਬੰਧ ਨਹੀਂ ਬਹੁਤ ਦਾ ਸੰਬੰਧ ਨਹੀਂ ਹੈ ਇਹਨਾਂ ਦਾ ਕੋਈ ਨਹੀਂ ਸੰਬੰਧ ਇਹਨਾਂ ਦਾ ਸੰਬੰਧ ਹੈ ਇਹਦੇ ਨਾਲ ਜੀਵਿਆ ਲੋੜੇ ਸਭ ਕੋਏ ਜੀਵਨ ਲੋੜਦੇ ਨੇ ਸਾਰੇ ਉਹ ਜੀਵਨ ਤੇ ਤੋਂ ਮਿਲਣਾ ਡਾਕਟਰ ਨੇ ਜੀਵਨ ਨਹੀਂ ਦੇ ਸਕਦੇ ਜਾ ਕੇ ਦੇਖ ਲੋ ਕਹਿੰਦੇ ਜੀ ਅਸੀਂ ਤਾਂ ਉਹ ਕੁਝ ਕਰ ਸਕਦੇ ਆ ਆਪਣੀ ਵਾਹ ਲਾ ਸਕਦੇ ਆ ਜੀਵਨ ਸਾਡੇ ਵਾਸਤੇ ਗੱਲ ਨਹੀਂ ਹੈ ਉਹ ਤਾਂ ਹੱਥ ਖੜੇ ਕਰੀ ਫਿਰਦੇ ਨੇ ਇਧਰ ਕੀ ਕਹਿੰਦੀ ਗੁਰਬਾਣੀ ਗੁਰਬਾਣੀ ਕੀ ਜਵਾਬ ਦਿੰਦੀ ਹੈ ਜਦ ਕਹਿੰਦਾ ਆਪ ਕੈਸੇ ਮਰੂ ਮਰਨ ਮਨ ਬੰਦਿਆ ਕੋਈ ਦਿਲ ਮਨ ਮੰਨਿਆ ਹੋਇਆ ਮੈਂ ਮਰਨਾ ਚਾਹਣਾ ਪਹਿਲਾਂ ਕਿਹਾ ਮਨ ਕਬੂਲ ਕਰੋ ਕਹਿੰਦੇ ਮੈਂ ਕਬੂਲ ਕਰ ਲਿਆ ਹੁਣ ਮਾਰੋ ਕਹਿੰਦੇ ਰਾਮ ਮਰ ਮਰ ਗਏ ਜੇ ਰਾਮ ਨੂੰ ਜਾਣਦੇ ਜਿਹੜੇ ਰਾਮ ਨੂੰ ਜਾਣਿਆ ਨਹੀਂ ਉਹ ਮਰਦੇ ਨੇ ਦੂਏ ਮਰਦੇ ਹੁੰਦੇ ਹੀ ਨਹੀਂ ਇਧਰ ਮੌਤ ਦਾ ਇਲਾਜ ਹੈ ਮੌਤ ਤੋਂ ਛੁਟਕਾਰਾ ਹੈ ਉਧਰ ਮੌਤ ਵੱਡੀ ਜਾਂਦੀ ਹੈ ਇਧਰ ਮੌਤ ਦਿਖਾਈ ਜਾਂਦੀ ਹੈ ਮੌਤ ਦਾ ਡਰ ਦਿਖਾਇਆ ਜਾਂਦਾ ਮੌਤ ਦਿੱਤੀ ਨਹੀਂ ਜਾਂਦੀ ਮੌਤ ਦਾ ਡਰ ਦਿਖਾਇਆ ਜਾਂਦਾ ਸਿਰਫ ਮੌਤ ਦਾ ਡਰ ਚੱਕਣ ਵਾਸਤੇ ਮੌਤ ਦਾ ਡਰ ਤਾਂ ਦਿਖਾਇਆ ਮੌਤ ਦਾ ਡਰ ਚੱਕਣ ਵਾਸਤੇ ਮੌਤ ਦਾ ਕਿਉਂ ਡਰ ਦਿਖਾਇਆ ਮੌਤ ਦਾ ਡਰ ਸੁਰੂ ਰਹੇ ਹੀ ਦੋ ਦਿਖਾਇਆ ਮੌਤ ਦਾ ਡਰ ਦਿਖਾਇਆ ਜਾ ਸਕਦਾ ਮੌਤ ਆਤਮਾ ਦੀ ਤਾਂ ਹੁੰਦੀ ਹੋਈ ਨਹੀਂ ਇਹ ਕਿਹਦੇ ਮਨ ਲੈ ਵੀ ਮਰਦਾ ਹੈ ਆਤਮਾ ਕਦ ਮਰਦੀ ਹੈ ਇਹ ਨਹੀਂ ਮਰਦੀ ਹੁੰਦੀ ਖੈਰ ਸਾਇੰਸ ਦਾ ਗੁਰਬਾਣੀ ਦਾ ਕੋਈ ਸਮਝ ਨਹੀਂ ਗੁਰਬਾਣੀ ਸਾਇੰਸ ਦੇ ਵਿਰੁੱਧ ਹੈ ਜੇ ਲੋਕਾਂ ਨੇ ਬਾਣੀ ਸੈਂਟੀਫਿਕ ਆ ਉਹ ਸ਼ਾਇਦ ਉਹਨਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਹੈ ਸਾਇੰਸ ਦੀ ਅੱਜ ਜਿਹੜੀ ਸਾਇੰਸ ਹੈ ਕੱਲ ਨੂੰ ਰਹਿਣੀ ਨਹੀਂ ਗੁਰਬਾਣੀ ਅੱਜ ਵੀ ਇਹੀ ਹੈ ਇਹ ਚਾਰਾਂ ਜੁਗਾਂ 'ਚ ਕੋਈ ਰਹਿੰਦੀ ਹੈ ਮਾਇਆ ਜਿੱਤਣ ਜੋ ਗਰੇ ਚਲੋ ਚੌਥੇ ਤਾਂ ਆਪਾਂ ਗੱਲ ਕਾਹਨੂੰ ਕਰੀਏ ਮਾਇਆ ਤੇ ਪਰੇ ਆ ਉਹ ਇਹ ਤਿੰਨਾਂ ਕਾਲਾਂ ਚ ਇਹ ਬਾਣੀ ਦੀ ਬਦਲਦੀ ਸਾਇੰਸ ਬਦਲਦੀ ਰਹਦੀ ਹੈ ਸਾਇੰਸ ਤਾਂ ਰੋਜ਼ ਬਦਲਦੀ ਹੈ ਇਹ ਜਿੱਥੇ ਤੱਕ ਖੋਜ ਕਰਦੀ ਸੀ ਖੋਜ ਪੂਰੀ ਹੋ ਚੁੱਕੀ ਗੁਰਬਾਣੀ ਦੀ ਅੱਗੇ ਖੋਜ ਦੀ ਲੋੜ ਨਹੀਂ ਹੈ ਭਗਤਾਂ ਨੇ ਜਿੰਨੀ ਖੋਜ ਕਰਦੀ ਸੀ ਸੰਸਾਰ ਨੂੰ ਉਹਦੀ ਲੋੜ ਹੈ ਸੰਸਾਰ ਤੋਂ ਛੁੱਟਣ ਦੀ ਵਿਧੀ ਹੈ ਸਿਰਫ ਇਹ ਪੂਰੀ ਹੈ ਇਸ ਕੋਈ ਲੋੜ ਨਹੀਂ ਹੋਰ ਸਾਇੰਸ ਦੀ ਰੋਜ਼ ਲੋੜ ਹੈ ਖੋਜਦੀ ਨਵੀਂ ਹੁੰਦੀ ਰਹਿੰਦੀ ਹੈ ਉਹ ਇੱਕ ਰਾਹ ਦੇ ਪੜਾ ਅਜੇ ਰਾਹ ਚੱਲੀ ਹੈ ਸਾਇੰਸ ਦੇ ਜੋ ਦੋ ਵੀ ਦੇਦਾ ਜਵਾਕ ਹੈ ਜਿਹੜਾ ਹੁਣ ਤੋੜਨ ਲੱਗਿਆ ਬਸ ਰੁੜਦਾ ਰਿਹਾ ਹੁਣ ਤਾਂ ਇਹ ਪੂਰਾ ਮੈਚੋਰ ਹੈ ਸਾਇੰਸ ਦੀ ਉਹ ਨਾਲ ਕੀ ਉਹ ਗੁਰਬਾਣੀ ਦਾ ਉਹ ਗੱਲਾਂ ਸਾਇੰਸ ਦੀਆਂ ਦਾਤੀਆਂ ਜਿੱਥੇ ਜੋ ਸਾਇੰਸ ਪੁੱਜੀ ਉਹਦੀ ਹੈ ਪਹਿਲਾਂ ਹੀ ਦੱਸੀ ਪਤਾ ਨਾ ਪਤਾ ਲੱਗ ਕੇ ਸੱਚੇ ਤੋਂ ਤੇ ਆਪਾਂ ਪਵਣਾ ਤੇ ਚੱਲ ਹੋਏ ਸੰਜਤਾ ਉਹ ਤਾਂ ਪਹੁੰਚੀ ਵੀ ਹੈ ਨਹੀਂ ਔਰ ਉਹਨਾਂ ਨੇ ਦੱਸਿਆ ਥੋੜਾ ਜਿਹਾ ਦਿਖਾਇਆ ਉਹ ਕਹਿੰਦੇ ਇਦਾਂ ਲੋੜ ਨਹੀਂ ਸਾਨੂੰ ਜ਼ਿਆਦਾ ਬੋਲਣ ਦੀ ਤਾਂ ਕਿ ਗੱਲਾਂ ਇਕੱਠੀਆਂ ਨਾ ਜਾਏ ਜੇ ਅਸੀਂ ਇਹ ਕਥਨ ਕਰਨ ਲਈਏ ਸਾਡਾ ਵਿਸ਼ਾ ਰਹਿ ਜਾਊਗਾ ਜੇ ਸਾਇੰਸ ਦੀ ਗੱਲ ਕਰਨ ਲਈਏ ਸਾਰਾ ਵਿਸ਼ਾ ਸਾਡਾ ਵਿਸ਼ਾ ਰਹਿ ਜਾਊਗਾ ਅਸੀਂ ਆਪਣੇ ਵਿਸ਼ੇ ਦੀ ਗੱਲ ਕਰੀਏ ਸਾਇੰਸ ਦੀ ਕਿਉਂ ਕਰੀਏ ਸਿਰਫ ਐਨੀ ਗੱਲ ਕਰਨੀ ਜਿਹੜੇ ਲੋਕ ਭਲੇਖਾ ਪਾ ਰਹੇ ਨੇ ਇਹਨੂੰ ਸਰਟੀਫਿਕੇਟ ਕਹਿ ਕੇ ਉਹ ਬੂਰਖ ਨੇ ਤਾਂ ਕਿ ਦੂਏ ਪਾਸੇ ਦੂਏ ਕਿਤੇ ਲੈ ਜਾਣ ਬੰਦੇ ਨੂੰ साइंस अभी तो विनाश है ਵਿਕਾਸ ਵਿਕਾਸ ਕਿੱਥੇ ਆ ਉਹ ਵਿਕਾਸ ਜਿਹੜੀਆਂ ਸਰਕਾਰਾਂ ਵਿੱਚ ਵਿਨਾਸ਼ ਛੁਪਿਆ ਹੋਇਆ ਜਿੰਨਾ ਵਿਕਾਸ ਹੋਇਆ ਉਹਨਾਂ ਵਿਨਾਸ਼ ਵੀ ਹੋ ਰਿਹਾ ਰੋਜ਼ ਕਾਰਾਂ ਐਕਸੀਡੈਂਟ ਕਰਕੇ ਵਿਨਾਸ਼ ਕਰ ਰਹੀਆਂ ਰੇਲਾਂ ਐਕਸੀਡੈਂਟ ਕਰਕੇ ਵਿਨਾਸ਼ ਕਰ ਰਹੀਆਂ ਹਵਾਈ ਜਹਾਜ਼ ਐਕਸੀਡੈਂਟ ਕਰਕੇ ਵਿਨਾਸ਼ ਕਰ ਰਹੇ ਨੇ ਹੋ ਨਹੀਂ ਰਿਹਾ ਬਿਜਲੀ ਦਾ ਐਕਸੀਡੈਂਟ ਹੋ ਰਿਹਾ ਵਿਨਾਸ਼ ਹੋ ਰਿਹਾ ਵਿਕਾਸ ਵਿੱਚ ਹੀ ਵਿਨਾਸ਼ ਹੁੰਦਾ ਛੁਪਿਆ ਹੋਇਆ ਪਰ ਉਹ ਤਾਂ ਬਚਾ ਨਹੀਂ ਜਾ ਸਕਦਾ ਹੁਣ ਬਚਾ ਨਹੀਂ ਜਾ ਸਕਦਾ ਕਿ ਮਰਨਾ ਦਾ ਹੁਕਮ ਉਹ ਆਦਮੀ ਇੰਨਾ ਇਹਦਾ ਅਧੀਨ ਹੋ ਗਿਆ ਗੁਲਾਮ ਹੋ ਗਿਆ ਬਚਾ ਨਹੀਂ ਜਾ ਸਕਦਾ ਹੁਣ ਮੁਸ਼ਕਲ ਹੋ ਗਿਆ ਆਦਮੀ ਜਦ ਦੁਖੀ ਹੋ ਜਾਂਦਾ ਨਾ ਇਹ ਤਾਂ ਸਾਇੰਸ ਤੇ ਫਿਰ ਜੰਗਲ 'ਚ ਫਿਰ ਚਲਾ ਜਾਂਦਾ ਦੁਖੀ ਹੋ ਕੇ ਇਹ ਵਿਕਾਸ ਜਿਹੜਾ ਵਿਕਾਸ ਹੈ ਆਦਮੀ ਦੇ ਜਿਹੜੀ ਹੈ ਨਾ ਸਕੂਨ ਪੀਸ ਆਫ ਵਰਲਡ ਇਹ ਖਾ ਗਿਆ ਸਾਰਾ ਅੱਜ ਆਦਮੀ ਜਿੰਨਾ ਪਰੇਸ਼ਾਨ ਹੈ ਪਹਿਲਾਂ ਨਹੀਂ ਸੀ ਵਿਕਾਸ ਹੋਇਆ ਵਿਗਾਸ ਖਾ ਗਿਆ ਹੈ ਕੋ ਭਗਤਾਂ ਸਦਾ ਵਿਗਾਸ ਵਿਗਾਸ ਕੀ ਹੁੰਦਾ ਨਿਸ਼ਚਿੰਤ ਅਵਸਥਾ ਕੋਈ ਫਿਕਰ ਨਹੀਂ ਜਿੱਥੇ ਉਹ ਵਿਗਾਸ ਹੈ ਇਹ ਤਾਂ ਫਿਕਰਾਂ ਦੀ ਪੰਡ ਸਾਡੇ ਤੇ ਰੱਖੀ ਹੋਈ ਹੈ ਜਿੱਦਾਂ ਵਿਕਾਸ ਆ ਚਿੰਤਾ ਚਿੰਤਾਵਾਂ ਜ਼ਿਆਦਾ ਨੇ ਰਾਤ ਨੂੰ ਨੀਂਦ ਨਹੀਂ ਆਉਂਦੀ ਨੀਂਦ ਦੀਆਂ ਗੋਲੀਆਂ ਖਾਂਦੇ ਨੇ ਲੋਕ ਨਸ਼ਾ ਦਾ ਖਰਾਬ ਪ੍ਰਚਾਰ ਆ ਨਸ਼ਾ ਨੀਂਦ ਦੀ ਗੋਲੀ ਨਸ਼ਾ ਹੀ ਹੁੰਦੀ ਹੋਰ ਕੀ ਹੁੰਦੀ ਰੋਟੀ ਨਾ ਮਿਲੇ ਨੀਂਦ ਦੀ ਗੋਲੀ ਜ਼ਰੂਰ ਚਾਹੀਦੀ ਹੈ ਨੀਂਦ ਨਹੀਂ ਆਉਣੀ ਇਹ ਕਿਉਂ ਨਹੀਂ ਹੈ ਇਹ ਵਿਕਾਸ ਦੀ ਦੇਣ ਹੈ ਵਿਕਾਸ ਦੀ ਦੇਣ ਕੀ ਹੈ ਪਰੇਸ਼ਾਨੀ ਵਿਕਾਸ ਦੀ ਕੀ ਦੇਣ ਪਰੇਸ਼ਾਨੀ ਵਿਕਾਸ ਦੀ ਕੀ ਦੇਣ ਚੈਨ ਅਮਨ ਅਮਨ ਔਰ ਚੈਨ ਵਿਕਾਸ ਦੀ ਦੇਣ ਵਿਕਾਸ ਦੀ ਦੇਣ ਬਿਲਕੁਲ ਨਹੀਂ ਹੋ ਸਕਦਾ ਵਿਕਾਸ ਔਰ ਵਿਕਾਸ ਆਪਾਂ ਵਿਰੋਧੀ ਦੋ ਗੱਲਾਂ ਨੇ ਭਾਵੇਂ ਦੋਵੇਂ ਇਕੱਠੇ ਰਹਿੰਦੇ ਨੇ ਮਾਇਆ ਬ੍ਰਹਮ ਰਹਾ ਰਵਾਂ ਸਾਧ ਸੰਗ ਬ੍ਰਹਮ ਔਰ ਮਾਇਆ ਹਰ ਵਕਤ ਇਕੱਠੇ ਰਹਿੰਦੇ ਨੇ ਪਰ ਮਾਇਆ ਦਾ ਜਿਹੜਾ ਗਿਆਨ ਹੈ ਉਹ ਬ੍ਰਹਮ ਦੇ ਗਿਆਨ ਤੋਂ ਉਲਟ ਹੈ ਨਾਸਵੰਤ ਹੈ ਮਾਇਆ ਦਾ ਗਿਆਨ ਨਾਸਵੰਤ ਹੈ ਮਾਇਆ ਨਾਸਵੰਤ ਹੈ ਜਿਹੜੀ ਚੀਜ਼ ਹੈ ਨਾਸਵੰਤ ਉਹਦੀ ਸੰਗਤ ਕਰਕੇ ਨਾਸੇ ਕਰਦੇ ਨਾਸੇ ਹੋਊ ਉਹਦੇ ਨਾਲ ਕੀ ਹੋਊ ਵਿਨਾਸ਼ਕਾਰੀ ਹੈ ਮਾਇਆ ਦਾ ਗਿਆਨ ਐਸੇ ਐਸੇ ਬੰਦ ਨੇ ਕਿ ਕਰੋੜ ਆਦਮੀ ਦੀ ਜਾਨ ਲੈ ਸਕਦੇ ਤੇ ਵਿਨਾਸ਼ਕਾਰੀ ਹੋਇਆ ਨਾ ਤੇ ਵਿਨਾਸ਼ਕਾਰੀ ਕੀ ਆਦਮੀ ਨੇ ਆਦਮੀ ਨੂੰ ਵੱਲ ਬਣਾਇਆ ਹੈ ਵਿਕਾਸ ਹੈ ਕਿ ਵਿਨਾਸ਼ ਹੈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੁਣ ਤਾਂ ਹੀ ਜਾਂ ਬਣਾਇਆ ਸੀ ਜਾਂਦੀ ਸੀ ਅਕਲ ਵੀ ਚਿੰਤਾ ਦਾ ਵਿਸ਼ਾ ਬਣ ਜੂਗਾ ਹਾਂਜੀ